ਰਾਮ ਰਾਮ ਕਰਤਾ ਸਭ ਜਗੂਗਾ ਰਾਮ ਰਾਮ ਜਪਤਾ ਦੀ ਜਗ੍ਹਾ ਕਰਤਾ ਵਰਤੇ ਲੋਕ ਰਾਮ ਰਾਮ ਮੂੰਹ ਨਾਲ ਉਚਾਰਨ ਨੂੰ ਰਾਮ ਨਾਮ ਜਪਣਾ ਮੰਨ ਲੈਂਦੇ ਨੇ ਰਾਮ ਰਾਮ ਮੂੰਹ ਨਾਲ ਉਚਾਰਨ ਨੂੰ ਇਹਨੂੰ ਉਚਾਰਨ ਕਿਹਾ ਗੁਰਬਾਣੀ ਨੂੰ ਉਚਾਰਨਾ ਮੰਨਦੀ ਹੈ ਜਪਣਾ ਨਹੀਂ ਮੰਨਦੀ ਜਿਹੜੇ ਹਿੰਦੂ ਲੋਕ ਨੇ ਹਿੰਦੂ ਰਾਮ ਨਾਮ ਉਚਰੈ ਹਿੰਦੂ ਰਾਮ ਰਾਮ ਰਾਮ ਰਾਮ ਮੂੰਹ ਨਾਲ ਜਿਹੜੇ ਕਰਦੇ ਨੇ ਇਹ ਜਪੜਾ ਨਹੀਂ ਹੈ ਰਾਮ ਨਾਮ ਉਚਾਰਨ ਕਰਨਾ ਜਪਣਾ ਔਰ ਉਚਾਰਨ ਕਰਨਾ ਅੱਡ ਹੋ ਗਏ ਹੁਣ ਗੁਰਬਾਣੀ ਦੀ ਨਿਗਾਹ ਚ ਅੱਡ ਨੇ ਯਾਨੀ ਰਾਮ ਰਾਮ ਉਚਾਰਨਾ ਮੂੰਹ ਨਾਲ ਇਹ ਜਪਣਾ ਨਹੀਂ ਹੁੰਦਾ ਪਰਮ ਗਿਆਨੀਆਂ ਦੀ ਮਤ ਵਿੱਚ ਚਾਹੇ ਜਪਣਾ ਹੋਵੇ ਮਨਮੁਖਾਂ ਦੀ ਮਤ ਵਿੱਚ ਜਪਣਾ ਹੋਵੇ ਗੁਰਮੁਖਾਂ ਦੀ ਮਤ ਵਿੱਚ ਜਪਣਾ ਨਹੀਂ ਗੁਰਮੁਖਾਂ ਦੀ ਮਤ ਹੋਰ ਹੈ ਗੁਰਮੁਖਾਂ ਦੀ ਮਤ ਗੁਰਮਤ ਹੈ ਤੇ ਬਾਕੀ ਜਿਹੜੀਆਂ ਜਿੰਨੀਆਂ ਮਤਾਂ ਨੇ ਸਭ ਮਨ ਕੀਆਂ ਮਤੀਆਂ ਨੇ ਇਸ ਕਰਕੇ ਗੁਰਬਾਣੀ ਚ ਆਇਆ ਨਾਮ ਨਾ ਜਾਣਿਆ RAM ਕਾ ਮੂੜੇ ਫਿਰ ਪਾਛੇ ਪਛਤਾਏ ਰੇ ਹੁਣ RAM ਆਪਣੇ ਆਪ ਚ ਇੱਕ ਨਾਮ ਹੈ ਉਹਨਾਂ ਨੇ ਮੰਨਿਆ ਹੈ ਤਾਂ ਹੀ ਤਾਂ RAM RAM ਕਰਦੇ ਨੇ RAM RAM ਕਰਨ ਨੂੰ ਨਾਮ ਜਪਣਾ ਤਾਂ ਮੰਨਦੇ ਨੇ RAM ਆਪਣੇ ਆਪ ਚ ਉਹਨਾਂ ਦਾ ਇੱਕ ਨਾਮ ਹੈ ਜਿਹਨੂੰ ਅਸੀਂ ਨਾਮ ਕਹਿੰਦੇ ਆ ਪੰਜਾਬੀ ਚ ਗੁਰਬਾਣੀ ਦੀ ਦ੍ਰਿਸ਼ਟੀ 'ਚ ਨਾਮ ਨਹੀਂ ਹੈ RAM ਦਾ ਨਾਮ ਜਪੋ ਦਿਨ ਰਾਤੀ RAM ਦਾ ਨਾਮ ਕਿਉਂ ਲਾਇਆ ਫਿਰ ਵਿਚਾਲੇ ਕਾ ਕਿਉਂ ਆ ਗਿਆ RAM ਦਾ ਆਪਣੇ ਆਪ 'ਚ ਨਾਮ ਸੀ ਵਿਚਾਲੇ ਕਾ ਕਿਉਂ ਲੱਗਿਆ ਕਾ ਵਿਚਾਲੇ ਲਾਉਣ 'ਚ ਦੱਸਿਆ ਸੀ ਵੀ RAM ਨਾਮ ਨਹੀਂ ਹੈ ਨਾਮ ਕੀ ਹੁੰਦਾ ਨਾਮ ਅਸਲ ਦੇ ਵਿੱਚ ਜਸ ਹੁੰਦਾ ਹੈ ਜਿਹੜਾ ਜਸ ਹੈ ਨਾ ਜਸ ਆਪਾਂ ਕਹਿੰਦੇ ਬੜਾ ਨਾਮੀ ਗ੍ਰਾਮੀ ਆਦਮੀ ਸੀ ਉਹ ਬੜਾ ਇੱਜ਼ਤ ਵਾਲਾ ਆਦਮੀ ਸੀ ਜਸ ਵਾਲਾ ਆਦਮੀ ਸੀ ਨਾਮ ਕਮਾਇਆ ਉਹਦਾ ਬੜਾ ਜਸ ਸੀ ਬੜੀ ਉਹਦੀ ਕੀਰਤੀ ਸੀ ਬੜੀ ਲੋਕ ਉਹਦੀ ਉਸਤਤੀ ਕਰਦੇ ਸੀ ਚੰਗਾ ਆਦਮੀ ਸੀ ਆਦਮੀ ਵੀ ਚੰਗੇ ਹੁੰਦੇ ਨੇ ਭਲੇ ਆਦਮੀ ਹੁੰਦੇ ਨੇ ਪਰ ਜਿਹਾ ਜਿਹਾ ਪਰਮੇਸ਼ਰ ਭਲਾ ਹੈ ਚੰਗਾ ਹੈ ਉਹ ਜਿਹਾ ਆਦਮੀ ਨਹੀਂ ਹੋ ਸਕਦਾ ਪਰਮੇਸ਼ਰ ਦੇ ਮਨ ਚ ਕਦੇ ਨਹੀਂ ਆਉਂਦਾ ਵੀ ਮੈਨੂੰ ਲੋਕ ਚੰਗਾ ਕਹਿਣ ਉਹਨੂੰ ਇਹ ਨਹੀਂ ਹੈਗਾ ਮੈਨੂੰ ਵੀ ਚੰਗਾ ਕਹਿਣ ਨਹੀਂ ਨਹੀਂ ਉਹ ਇਸ ਕਰਕੇ ਚੰਗਾ ਕਹਿਣ ਤਾਂ ਕਿ ਚੰਗਾ ਕਹਿ ਕੇ ਸਾਡਾ ਹੰਕਾਰ ਦੂਰ ਹੋ ਜਾਂਦਾ ਸਾਡੀ ਬਿਮਾਰੀ ਵਾਸਤੇ ਉਹਨੂੰ ਚੰਗਾ ਕਹਿਣਾ ਠੀਕ ਹੈ ਨਾ ਕਿ ਉਹ ਉਹਦੇ ਨਾਲ ਉਹਨੂੰ ਕੋਈ ਫਰਕ ਪੈਂਦਾ ਫਰਕ ਸਾਨੂੰ ਪੈਂਦਾ ਲਾਭ ਸਾਨੂੰ ਹੈ ਵਰਨਾ ਹੰਕਾਰ ਦੀ ਕੋਈ ਦਵਾਈ ਨਹੀਂ ਹੈ ਹੰਕਾਰ ਦੀ ਦਵਾਈ ਨਾਮ ਨਹੀਂ ਹੈ ਹਉਮੈ ਤਾਂ ਨਾਮੇ ਨਾਲ ਵਿਰੋਧ ਹੈ ਜਿੰਨਾ ਚਿਰ ਆਦਮੀ ਹੰਕਾਰੀ ਹੈ ਉਹਨਾਂ ਚਿਰ ਨਾਮ ਜਪੇ ਨਹੀਂ ਸਕਦਾ ਉਹ ਜੇ ਨਾਮ ਜਪਦਾ ਉਹ ਬਹੁਤ بڑے ਭਲੇਖੇ 'ਚ ਜਿੱਥੇ ਹੰਕਾਰ ਹੁੰਦਾ ਨਾਮ ਉੱਥੇ ਹੁੰਦਾ ਹੀ ਨਹੀਂ ਉੱਥੇ ਰਹਿੰਦਾ ਹੀ ਨਹੀਂ ਉੱਥੇ ਆਉਂਦਾ ਹੀ ਨਹੀਂ ਤੇ ਰਾਮ ਰਾਮ ਕਰਨ ਵਾਲੇ ਮਾਲਾ ਜਪਣ ਵਾਲੇ ਤਾਂ ਹੋਈ ਹੰਕਾਰੀ ਨੇ ਪਹਿਲੀ ਸਟੇਜ ਵਿੱਚ ਆਦਮੀ ਹੰਕਾਰੀ ਹੈ ਉਹ ਰਾਮ ਕੰਨ ਚ ਕਹਿ ਕੇ ਨਾਮ ਕੋਈ ਵੀ ਦੇ ਕੇ ਮਾਲਾ ਫੜਾ ਦਿੰਦਾ ਵੀ ਜਪ ਤੇ ਜਪੂ ਕਿਵੇਂ ਹੰਕਾਰ ਤਾਂ ਉਹਦੇ ਵਿੱਚ ਹੈ ਨਾਮ ਉੱਥੇ ਕਿਵੇਂ ਆਜੂ ਗੁਰਬਾਣੀ ਨੇ ਜਿਹੜੀ ਗੱਲ ਕਹੀ ਸੀ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਇ ਨਾ ਬਸੇ ਇੱਕ ਥਾਂ ਇਹ ਬਹੁਤ ਗੱਲ ਅਰਥ ਰੱਖਦੀ ਸੀ ਅਰਥ ਬਹੁਤ ਹੀ ਡੂੰਘੇ ਅਰਥ ਰੱਖਦੀ ਸੀ ਇਹ ਗੱਲ ਉਹਦੀ ਗਹਿਰਾਈ ਤੇ ਕਿਸੇ ਨੇ ਧਿਆਨ ਦਿੱਤਾ ਹੀ ਨਹੀਂ ਜੇ ਇਹਨੂੰ ਵਿਚਾਰਿਆ ਜਾਵੇ ਇਹ ਗੱਲ ਨੂੰ ਕੱਲੀ ਨੂੰ ਤਾਂ ਪਹਿਲੀ ਸਟੇਜ ਵਿੱਚ ਨਾਮ ਜਪਣ ਦਾ ਕੋਈ ਫਾਇਦਾ ਹੀ ਨਹੀਂ ਜਪੇ ਹੀ ਨਹੀਂ ਜਾ ਸਕਦਾ ਜਿਹੜੇ ਜਪਣ ਦੀ ਗੱਲ ਕਰਦੇ ਨੇ ਉਹ ਧਰਮ ਤੋਂ ਬੋਗਸ ਆਦਮੀ ਨੇ ਬਿਲਕੁਲ ਧਰਮ ਦਾ ਉਹਨਾਂ ਨੂੰ ਗਿਆਨ ਹੀ ਕੋਈ ਨਹੀਂ ਉਹ ਮੂਰਖੰਦ ਕੋਰ ਨੇ ਲੋਕ ਉਹਨਾਂ ਦੀ ਗੱਲ ਜਿਹੜੇ ਮੰਨ ਲੈਂਦੇ ਨੇ ਜਿਹੜੇ ਜਪਾਉਣ ਵਾਲੇ ਨੇ ਚੋਰ ਆਰਾਮ ਖੋਰ ਨੇ ਪਤਾ ਉਹਨਾਂ ਨੂੰ ਵੀ ਨਹੀਂ ਧਰਮ ਦਾ ਧਾਰਮਿਕ ਬੜੇ ਫਿਰਦੇ ਨੇ ਮੂਰਖੰਦ ਖੋਰਾਂ ਨੂੰ ਲੁੱਟਣ ਵਾਸਤੇ ਮੂਰਖੰਦ ਖੋਰਾਂ ਨੂੰ ਲੁੱਟਣ ਵਾਸਤੇ ਆਪਣੀ ਦਾਲ ਫੁਲਕਾ ਚਲਾਉਣ ਵਾਸਤੇ ਕੰਮ ਚੱਲਦਾ ਧਰਮ ਦਾ ਹੋਰ ਕੁਝ ਨਹੀਂ ਹੈ ਫੇਰ ਚਲੋ ਹੁਣੇ ਇਹ ਗੱਲ ਕਰ ਲਈਏ ਫਿਰ ਇਹਦਾ ਇਲਾਜ ਕੀ ਹੋਇਆ ਜੇ ਨਾਮ ਨਹੀਂ ਹੈ ਜੇ ਆਦਮੀ ਸ਼ਰਾਬ ਦੇ ਨਸ਼ੇ 'ਚ ਕੋਈ ਉਹਨੂੰ ਤੁਸੀਂ ਕੀ ਸਮਝਾਉਂਗੇ ਕੀ ਸਿੱਖਿਆ ਦੇ ਦੋਗੇ ਉਹ ਤਾਂ ਸਿੱਖਿਆ ਦੇਣ ਵਾਲੇ ਤੇ ਗੱਲ ਪੈਂਦਾ ਤੁਹਾਨੂੰ ਕਿਵੇਂ ਸਿੱਖਿਆ ਦਿੱਤੀ ਜਾਵੇ ਪਹਿਲਾਂ ਉਹਦਾ ਨਸ਼ਾ ਉਤਾਰਿਆ ਜਾਵੇ ਫਿਰ ਉਹਦੇ ਨਾਲ ਸਿੱਖਿਆ ਦੀ ਗੱਲ ਕੀਤੀ ਜਾਵੇ ਪਹਿਲਾਂ ਤਾਂ ਨਸ਼ਾ ਉਤਾਰਿਆ ਜਾਵੇ ਵੀ ਐਸ ਵਕਤ ਨਸ਼ੇ 'ਚ ਹੈ ਇਹਦੇ ਨਾਲ ਹੋਰ ਕੋਈ ਗੱਲ ਨਹੀਂ ਕਰਨੀ ਇਹਨੂੰ ਕਹਿ ਦਿਓ ਭਾਈ ਟਿਕ ਜਾ ਸੌ ਜਾ ਕਿਸੇ ਤਰੀਕੇ ਨਾਲ ਟਿਕ ਜਵੇ ਕੁਝ ਦੇਰ ਵਾਸਤੇ ਇਹਦਾ ਨਸ਼ਾ ਉਤਰ ਜਵੇ ਫਿਰ ਇਹਦੇ ਨਾਲ ਗੱਲ ਕਰਾਂਗੇ ਨਸ਼ਾ ਕਿਵੇਂ ਉਤਰਦਾ ਹੰਕਾਰੀ ਕੀ ਹੁੰਦਾ ਹੰਕਾਰ ਇੱਕ ਨਸ਼ਾ ਹੈ ਵਿਰੋਧ ਨਾਮ ਦਾ ਕਰਨਾ ਕੋਈ ਸੌਖੀ ਗੱਲ ਨਹੀਂ ਨਾਮ ਪਰਮੇਸ਼ਰ ਦਾ ਹੁਕਮ ਹੈ ਪਰਮੇਸ਼ਰ ਦੇ ਹੁਕਮ ਦਾ ਵਿਰੋਧ ਕਰਨਾ ਕਿਤੇ ਸੌਖੀ ਜੀ ਗੱਲ ਨਹੀਂ ਕਿ ਰਾਜੇ ਦੇ ਹੁਕਮ ਦਾ ਵਿਰੋਧ ਕਰਨ ਲੱਗਿਆ 100 ਵਾਰ ਸੋਚਦਾ ਇੱਕ ਅਦਾਲਤ ਦੇ ਹੁਕਮ ਦਾ ਵਿਰੋਧ ਕਰਨ ਲੱਗਿਆ 100 ਵਾਰ ਸੋਚਦਾ ਥਾਣੇਦਾਰ ਥਾਣੇ ਬੁਲਾ ਲਵੇ ਨਾ ਜਾਣ ਨੂੰ ਜਦੇ ਵੀ ਕਹਿੰਦਾ ਵੀ ਇੱਥੇ ਪੁਲਿਸ ਆ ਜੂਗੀ ਫੜ ਬੇਇੱਜ਼ਤੀ ਹੋਊਗੀ ਹੁਕਮ ਪਰਮੇਸ਼ਰ ਦਾ ਵਿਰੋਧ ਹੈ ਸਭ ਤੋਂ ਬੜੀ ਅਵਗਿਆ ਦੁਨੀਆ 'ਚ ਨਾਮ ਦਾ ਵਿਰੋਧ ਕਰਨਾ ਕਿਉਂਕਿ ਉਹ ਛੇਤੀ ਦੇ ਕੇ ਇਹਦਾ ਜਿਵੇਂ ਕਹਾਵਤ ਹੈ ਵੀ ਰੱਬ ਕਿਹੜਾ ਕੁੱਤਾ ਜਿਹੜਾ ਲਤਵਟ ਵੱਢ ਖਾਉ ਛੇਤੀ ਦੇ ਕੇ ਕਿਉਂਕਿ ਛੇਤੀ ਐਕਸ਼ਨ ਨਹੀਂ ਨਾ ਹੁੰਦਾ ਸਰਕਾਰ ਦਾ ਇੱਥੇ ਅੱਗੇ ਛੇਤੀ ਐਕਸ਼ਨ ਹੋ ਜਾਂਦਾ ਜੇ ਛੇਤੀ ਐਕਸ਼ਨ ਹੋਵੇ ਤਾਂ ਲੋਕ ਡਰ ਐਕਸ਼ਨ ਛੇਤੀ ਹੈ ਨਹੀਂ ਕੋਈ ਡਰਦਾ ਹੈ ਨਹੀਂ ਇਹਦਾ ਕੀ ਇਲਾਜ ਹੈ ਫਿਰ ਇਹਦਾ ਇਲਾਜ ਦੱਸਿਆ ਗੁਣ ਗਾਵਤ ਤੇਰੀ ਉੱਤਰ ਸੁਮੇਲ ਜੇ ਪਰਮੇਸ਼ਰ ਦਾ ਗੁਣ ਗਾਇਨ ਕਰੇ ਉਹਦੀ ਵਡਿਆਈ ਕਰੇ ਉਹਨੂੰ ਵੱਡਾ ਮੰਨੇ ਤਾਂ ਤੇਰਾ ਜਿਹੜਾ ਹੋਮੇ ਦਾ ਨਸ਼ਾ ਉਤਰ ਜਵੇ ਹੋਮੇ ਵਾਲਾ ਆਦਮੀ ਆਪ ਤੋਂ ਸਭ ਨੂੰ ਛੋਟਾ ਮੰਨਦਾ ਹੈ ਆਪ ਨੂੰ ਸਭ ਤੋਂ ਵੱਡਾ ਮੰਨਦਾ ਹੋਮੇ ਦਾ ਮਤਲਬ ਇਹ ਹੁੰਦਾ ਵੀ ਜੋ ਮੈਂ ਆ ਐਸਾ ਕੋਈ ਨਹੀਂ ਇਹ ਆ ਜੋ ਪਰਮਾਤਮਾ ਹੈ ਉਹੀ ਮੈਂ ਇਹ ਵੀ ਹੋਣੀ ਹੈ ਇਹ ਹੋਮੀ ਕ੍ਰੀਏਟ ਕੀਤੀ ਆ ਗੀਤਾ ਨੇ ਇਹੀ ਗਲਤੀ ਸੀ ਉੱਥੇ ਤੋਂ ਹਮ ਸੋਮ ਦਾ ਅਰਥ ਇਹ ਕਰਤਾ ਜੋ ਤੂੰ ਆ ਉਹ ਮੈਂ ਤੇ ਬਰਾਬਰੀ ਹੋ ਗਈ ਇਹ ਤਾਂ ਖਸਮਾ ਕਰੇ ਬਰਾਬਰੀ ਹੋ ਗਈ ਇਸੇ ਪੁਆਇੰਟ ਤੇ ਜਬਤੀ ਕਰਾਂ ਦੇ ਵਿੱਚੋਂ ਜਿਹੜੀ ਸੀ ਨਾ ਆਪਣੇ ਬੀਬੀ ਉੱਥੇ ਵਾਲੀ ਦਿੱਲੀ ਵਾਲੀ ਉਹਦਾ ਮੈਂ ਵਿਰੋਧ ਕੀਤਾ ਇਹ ਹਿੰਦੂ ਮਤ ਹੈ ਇਹ ਤਾਂ ਗੀਤਾ 'ਚ ਲਿਖਿਆ ਹੋਇਆ ਹੈ ਗੀਤਾ ਦਾ ਸਾਡੇ ਨਾਲ ਕੀ ਸੰਬੰਧ ਕਾਫੀ ਵਿਰੋਧ ਕੀਤਾ ਸਾਰੇ ਵਿਦਵਾਨਾਂ ਨੇ ਮੇਰਾ ਆਖਰ ਉਹਦਾ ਚੇਅਰਪਰਸਨ ਸੀ ਉਹਨੇ ਕਿਹਾ ਜਿਹੜਾ ਜਸਵੀਰ ਸਿੰਘ ਸੀ ਆਲੂ ਵਾਲੀਆ ਇੱਥੇ ਬੈਠਾ ਸੀ ਉਹਨੇ ਕਿਹਾ ਚੇਅਰਪਰਸਨ ਵੀ ਰਹਿੰਦਾ ਸੀ ਉਹ ਉਦੋਂ ਨਹੀਂ ਸੀ ਚੇਅਰਪਰਸਨ ਉਸ ਵੇਲੇ ਬਈ ਤੁਸੀਂ ਜਿਹੜੀ ਗੱਲ ਇਹ ਕਹਿ ਰਹੇ ਨੇ ਕਿਉਂ ਨਹੀਂ ਸਮਝ ਰਹੇ ਕਿਹਾ ਹੋਊ ਕ੍ਰਿਸ਼ਨ ਇਹ ਗੱਲ ਸਾਡਾ ਕ੍ਰਿਸ਼ਨ ਦਾ ਕੀ ਮਤਲਬ ਇਹ ਵੀ ਕਹਿ ਰਹੇ ਨੇ ਪਰ ਕਿਹੜੇ ਗੁਰੂ ਨੇ ਕਿਹਾ ਮੈਂ ਰੱਬਾਂ ਸਾਡੇ ਨੇ ਸਾਡਾ ਸਬੰਧ ਸਾਡਿਆਂ ਨਾਲ ਹੈ ਨਾਨਕ ਨੇ ਕਿਹਾ ਮੈਂ ਰੱਬਾਂ ਕਿਸੇ ਭਗਤ ਨੇ ਕਿਹਾ ਮੈਂ ਰੱਬਾਂ ਉਹ ਤਾਂ ਕਹਿੰਦੇ ਮੈਂ ਦਾਸ ਹਾਂ ਤੇਰਾ ਤਾਂ ਇਹ ਠੰਡੇ ਹੋਏ ਗੀਤਾ ਨੇ ਸਭ ਤੋਂ ਬੜਾ ਗਲਤ ਗੱਲ ਸਭ ਤੋਂ ਬੜੀ ਗਲਤ ਗੱਲ ਇਹ ਕਹੀ ਹੈ ਕਿ ਤੂੰ ਸੋਹਮ ਦੇ ਅਰਥ ਕੀਤੇ ਨੇ ਕਿ ਤੂੰ ਜੋ ਹੈ ਉਹੀ ਮੈਂ ਹਾਂ ਜੇ ਤੂੰ ਸਮੁੰਦਰ ਹੈ ਤਾਂ ਮੈਂ ਵੀ ਸਮੁੰਦਰ ਹਾਂ ਤੇ ਤਸ਼ਰੀਕ ਖੁਦਾ ਹੋ ਗਿਆ ਫਿਰ ਕਸਮਾ ਕਰੇ ਬਰਾਬਰੀ ਵਾਲੀ ਉਹਦੇ ਜਾ ਗਿਆ ਰੇਂਜ ਆ ਗਿਆ ਇਹ ਨਹੀਂ ਗੁਰਬਾਣੀ ਨਹੀਂ ਸਿੱਖਿਆ ਦਿੰਦੀ ਉਹ ਕਹਿੰਦੇ ਉਹ ਬੜਾ ਬੜੇ ਕਿਉਂ ਵਡਿਆਈਆਂ ਕੁਛ ਕਹਿਣਾ ਕੁਛ ਕਹਿਣਾ ਵਡਿਆਈ ਵੱਡੇ ਦੀ ਹੋਊਗੀ ਇਹ ਠੀਕ ਹੈ ਬੂੰਦ ਵੀ ਪਾਣੀ ਹੈ ਅਸਲਾ ਉਹਦਾ ਪਾਣੀ ਹੈ ਸਮੁੰਦਰ ਵੀ ਪਾਣੀ ਹੈ ਇਹ ਤਾਂ ਠੀਕ ਹੈ ਪਰ ਬੂੰਦ ਸਮੁੰਦਰ ਨਹੀਂ ਹੁੰਦੀ ਬੂੰਦ ਵੀ ਪਾਣੀ ਹੈ ਸਮੁੰਦਰ ਵੀ ਪਾਣੀ ਹੈ ਠੀਕ ਹੈ ਸਮੁੰਦਰ ਦੀਆਂ ਬੂੰਦਾਂ ਗਿਣ ਲਾਂਗੇ ਕਿੰਨੀਆਂ ਨੇ ਉੱਥੇ ਇਕੱਠੀਆਂ ਨੇ ਬੂੰਦਾਂ ਇਹ ਜਿਹਾ ਬੂੰਦਾਂ ਤਾਂ ਪਤਾ ਨਹੀਂ ਕਿੰਨੀਆਂ ਨੇ ਉੱਥੇ ਪਾਣੀ ਹੋਣਾ ਹੋਰ ਗੱਲ ਹੈ ਸਮੁੰਦਰ আর ਬੂੰਦਾਂ ਫਰਕ ਰਹੂਗਾ ਹੀ ਰਹੂਗਾ ਬੂੰਦ ਵਿੱਚ ਜਹਾਜ਼ ਤਾਂ ਨਹੀਂ ਨਾ ਚੱਲ ਸਕਦਾ ਕਿਸ਼ਤੀ ਤਾਂ ਨਹੀਂ ਨਾ ਚੱਲ ਸਕਦੀ ਬੂੰਦ ਵਿੱਚ ਮੱਛੀਆਂ ਤਾਂ ਨਹੀਂ ਨਾ ਪੈਦਾ ਹੋ ਸਕਦੀਆਂ ਸਮੁੰਦਰ ਤਾਂ ਸਭ ਕੁਝ ਹੈ ਫਿਰ ਸਮੁੰਦਰ ਜੋ ਤਾਂ ਪਤਾ ਨਹੀਂ ਕਿੰਨੀਆਂ ਬੂੰਦਾਂ ਪੈਦਾ ਹੁੰਦੀਆਂ ਰਹਿੰਦੀਆਂ ਨੇ ਪਤਾ ਨਹੀਂ ਕਿੰਨੇ ਕਿ ਦਰਿਆ ਆ ਕੇ ਸਮੁੰਦਰ ਰਹਿੰਦੇ ਨੇ ਬੂੰਦ ਵਿੱਚ ਕੋਈ ਦਰਿਆ ਸਮਾਜੂ ਬੂੰਦ ਤਾਂ ਆਪ ਸਮਾਉ ਕਿਸੇ 'ਚ ਇਹ ਆਤਮਾ ਦਾ ਪਰਮੇਸ਼ਰ ਦਾ ਫਰਕ ਹੈ ਪਰਮਾਤਮਾ ਨਹੀਂ ਲਫ਼ਜ਼ ਹੋਣਾ ਪਰਮਾਤਮਾ ਦਾ ਫਰਕ ਨਹੀਂ ਅਸੀਂ ਕਹਿ ਸਕਦੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪਰਮਾਤਮਾ ਜਿਹੜਾ ਲਫ਼ਜ਼ ਵਰਤਿਆ ਜਾਂਦਾ ਗਲਤ ਵਰਤਿਆ ਜਾਂਦਾ ਇਸ ਕਰਕੇ ਪਰਮਾਤਮਾ ਲਫ਼ਜ਼ ਬਾਰ-ਬਾਰ ਗੁਰਬਾਣੀ 'ਚ ਆਇਆ ਹੀ ਨਹੀਂ ਬਹੁਤ ਭਲੇਖਾ ਪਾਉ ਲਫ਼ਜ਼ ਹੈ ਪਰਮਾਤਮਾ ਪਰਮ ਆਤਮਾ ਲਫ਼ਜ਼ ਨਹੀਂ ਆਇਆ ਪਰਮ ਆਤਮਾ ਆਇਆ ਗੁਰਬਾਣੀ 'ਚ ਇੱਥੋਂ ਹੀ ਭਲੇਖਾ ਪੈਂਦਾ ਲੋਕਾਂ ਨੂੰ ਆਤਮਾ ਜਦੋਂ ਬਿਲਕੁਲ ਸ਼ੁੱਧ ਹੋ ਜਾਂਦੀ ਹੈ ਨਾ ਫਿਰ ਇਹ ਪਰਮ ਆਤਮ ਹੈ ਪਰਮ ਆਤਮ ਸਰਬ ਸ੍ਰੇਸ਼ਟ ਫਾਰਮ ਆਫ ਆਤਮਾ ਜਦ ਇੱਕ ਹੁੰਦੀ ਹੈ ਜਦ ਇਹ ਆਪ ਇੱਕ ਹੋ ਜਾਂਦਾ ਨਾ ਏਕ ਰਹਿਆ ਤਾਂ ਏਕੋ ਜਾਨਾ ਜਦ ਆਪਣੇ ਆਪ ਇੱਕ ਹੋ ਕੇ ਰਹਿੰਦਾ ਹੈ ਇਹਦਾ ਅਡੋਲ ਹੋ ਜਾਂਦਾ ਮਨ ਅਡੋਲ ਥਿਰ ਹੋ ਜਾਂਦਾ ਹੈ ਥਿਰ ਹੋ ਕੇ ਆਪਣੇ ਘਰ ਬੈਠ ਜਾਂਦਾ ਹੈ ਥਿਰ ਘਰ ਬੈਸੋ ਹਰ ਜਨ ਪਿਆਰੇ ਫਿਰ ਇਹ ਪਰਮ ਆਤਮਾ ਉਦੋਂ ਵੱਡੀ ਫਾਰਮ ਆਤਮਾ ਦੀ ਉਦੋਂ ਵੱਡੀ ਕੁਆਲਿਟੀ ਆਤਮਾ ਦੀ ਨਹੀਂ ਹੈ ਕਿਤੇ ਕਿਤੇ ਆਤਮਾ ਹੁੰਦੀ ਇੱਥੇ ਸੰਸਾਰ ਸੱਚਖੰਡ ਵਰਗੀ ਹੈ ਬਸ ਇਹ ਇਹ ਜੀ ਸੱਚਖੰਡ ਚ ਆਤਮਾ ਮੰਨੇ ਹੋਈ ਜੀ ਅਸ਼ੁੱਧ ਨਹੀਂ ਰਹੀ ਹੈ ਸ਼ੁੱਧ ਹੋ ਗਈ ਸਰਬ ਸ੍ਰੇਸ਼ਟ ਫਾਰਮ ਆਫ ਆਤਮਾ ਪਰਮ ਆਤਮ ਹੈ ਆਖਰੀ ਸਟੇਜ ਹੈ ਪਰਮ ਜਿਵੇਂ ਪਰਮ ਪੁਰਖ ਹੈ ਪਰਮ ਜੋਤ ਹੈ ਇਹ ਮੇ ਪਰਮ ਆਤਮ ਹੈ ਪਰਮ ਜੋਤ ਸਿਉ ਪਰਚਾ ਪਾਵਾ ਨਾਮ ਨਾ ਜਾਣਿਆ RAM ਕਾ ਮੂੜੇ ਫਿਰ ਪਾਛੇ ਪਛਤਾਏ RAM का नाम जानना ਸੀ RAM का ਨਾਮ ਜਾਣਨਾ ਸੀ RAM ਕੀ ਹੈ ਇਹ ਜਾਣਨਾ ਸੀ ਅਸੀਂ ਤਾਂ ਦਸ਼ਰਥ ਦੇ ਮੁੰਡੇ ਨੂੰ RAM ਮੰਨੀ ਬੈਠੇ ਹਾਂ ਜੇ ਅਸਲੀ RAM ਨੂੰ ਜਾਣ ਲੈਂਦੇ ਦਸ਼ਰਥ ਦਾ ਮੁੰਡਾ RAM ਉਹ RAM ਨਹੀਂ ਹੈ ਜਿਹੜਾ ਰਾਮ ਸਾਨੂੰ ਚਾਹੀਦਾ ਜਿਹੜਾ ਸਾਰਿਆਂ 'ਚ ਰਮਿਆ ਹੋਇਆ ਹੈ ਇੱਕ ਪਾਸੇ ਤਾਂ ਕਹਿੰਦੇ ਰਾਮ ਉਹ ਜਿਹੜਾ ਰਮਿਆ ਹੋਇਆ ਸਾਰਿਆਂ 'ਚ ਇਹ ਅਜੀ 'ਚ ਸਾਰਿਆਂ ਨੇ ਸਮਾਉਣਾ ਜਾ ਕੇ ਇਹ ਜਿਹੜਾ ਸਾਰਿਆਂ ਦੇ ਵਿੱਚ ਹੈ ਇੱਕ ਪਾਸੇ ਕਹਿੰਦੇ ਦਾ ਸਦਾ ਬੁੱਢਾ ਰਾਮ ਦੋ ਗੱਲਾਂ ਕਿਵੇਂ ਹੋ ਸਕਦੀਆਂ ਇੱਕ ਪਾਸੇ ਕਹਿੰਦੇ ਰਾਮ ਜੰਮਦਾ ਨਹੀਂ ਔਰ ਮਰਦਾ ਨਹੀਂ ਦੂਜੇ ਪਾਸੇ ਉਹ ਰਾਮ ਜੰਮਿਆ ਵੀ ਹੈ ਮਰਿਆ ਵੀ ਹੈ ਇੱਕ ਪਾਸੇ ਕਹਿੰਦੇ ਉਹਦਾ ਮਾਪਿਓ ਨਹੀਂ ਹੁੰਦਾ ਉਹਦਾ ਮਾਂ ਵੀ ਹੈ ਪਿਓ ਵੀ ਹੈ ਸਭ ਕੁਝ ਛਿੱਕੇ ਟੰਗ ਦਿੱਤਾ ਰਾਮ ਨੂੰ ਭਗਵਾਨ ਬਣਾਤਾ ਰੱਬ ਬਣਾਤਾ ਸਭ ਕੁਝ ਜਦੋਂ ਇਹ ਲੋਕ ਛਿੱਕੇ ਟੰਗਦੇ ਹੁੰਦੇ ਨੇ ਉਹ ਜਿਹਾ ਕੁਝ ਅਸੀਂ ਕੀਤਾ ਹੋਇਆ ਫਰਕ ਸਾਡੇ 'ਚ ਵੀ ਕੋਈ ਨਹੀਂ ਹੈ ਐਸ ਵਕਤ ਉਹ ਜਿਹਾ ਹੀ ਕੁਝ ਹੈ ਕਿਉਂਕਿ ਉਹਨਾਂ ਲੋਕਾਂ ਦੇ ਹੱਥ ਜਾ ਗਈ ਸਿੱਖ ਮਤ ਜਿਨ੍ਹਾਂ ਨੇ ਉਹ ਕੀਤਾ ਹੋਇਆ ਸੀ ਸਾਧਾਂ ਦੇ ਹੱਥ 'ਚ ਆ ਗਈ ਗੁਰਦੁਆਰੇ ਖਾਲਸਾ ਲੜਨ ਲੱਗਿਆ ਗਿਆ ਉਹਨੂੰ ਲੜਾਈ ਤੋਂ ਵੇਲ ਨਹੀਂ ਸੀ ਉਹ ਆਪਣੇ ਉਹਨਾਂ ਨੇ ਆਪਣੇ ਸਾਰੇ ਫਾਰਮੂਲੇ ਫਿੱਟ ਕਰਤੇ ਜਗ੍ਹਾ ਜਗ੍ਹਾ ਐ ਸਾਡੇ ਕੋਲ ਜਿਹੜੀ ਸਿੱਖੀ ਆਈ ਹੋਈ ਹੈ ਇਹ ਉਹਨਾਂ ਸਾਧਾਂ ਤੋਂ ਆਈ ਹੋਈ ਹੈ ਸੰਤ ਲਫ਼ਜ਼ ਗੁਰਬਾਣੀ 'ਚ ਵੀ ਹੈ ਪਰ ਇਹ ਹਰ ਕਾ ਸੰਤ ਹੈ ਉਹ ਹਰ ਕੇ ਸੰਤ ਨਹੀਂ ਹੈ ਹਰ ਕਾ ਸੰਤ ਹੋਰ ਹੁੰਦਾ ਹੈ ਸੰਤ ਹੋਰ ਹੁੰਦਾ ਗੁਰਬਾਣੀ ਜੇ ਤਾਂ ਪਤਾ ਦੱਸਿਆ ਹੋਇਆ ਇਹ ਸੰਤ ਸ਼ਰੀਰ ਕੇ ਖੁਦਾ ਹੁੰਦੇ ਨੇ ਹਰ ਕਾ ਸੰਤ ਦਾਸ ਹੁੰਦਾ ਹਰ ਕਾ ਸੰਤ ਹਰ ਕਾ ਹੁੰਦਾ ਹੈ ਉਹਦਾ ਆਪਣਾ ਤਾਂ ਕੁਝ ਹੁੰਦਾ ਹੀ ਨਹੀਂ ਇਹ ਸੰਤ ਹੰਕਾਰੀ ਹੁੰਦੇ ਨੇ ਬਾਣਾ ਬਦਲਿਆ ਸੰਤ ਹੋ ਗਿਆ ਉਹ ਬਾਣੇ ਨਾਲ ਉਹ ਤਾਂ ਜਮਦਾ ਮਰਦਾ ਹੀ ਨਹੀਂ ਸੰਤ ਅਸਲ ਜਿਹੜਾ ਰਾਮ ਹੀ ਸੰਤ ਹੈ ਸਭਾ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਜਕਬੀਰ ਨੇ ਕਿਹਾ ਸੀ ਪੰਡਤ ਨੂੰ ਤਾਂ ਉਹਨਾਂ ਵਾਲਾ ਰਾਮ ਕੱਟਿਆ ਸੀ ਪਾਂਡੇ ਨੂੰ ਕਿਹਾ ਸੀ ਜਦ ਪਾਂਡੇ ਤੁਮਰਾ ਰਾਮਚੰਦਰ ਉਹ ਤੁਮਰਾ ਰਾਮਚੰਦਰ ਹੈ ਹਮਰਾ ਨਹੀਂ ਹੈ ਇੱਕ ਰਾਮ ਸਾਡਾ ਹੈ ਗੁਰਮੁਖਾਂ ਵਾਲਾ ਕਬੀਰ ਵਾਲਾ ਨਾਮਦੇਵ ਵਾਲਾ ਨਾਨਕ ਵਾਲਾ ਸਾਰੇ ਭਗਤਾਂ ਵਾਲਾ ਸਿੱਖਾਂ ਵਾਲਾ ਵੀ ਉਹੀ ਹੈ ਸਾਡਾ ਵੀ ਉਹੀ ਹੈ ਇੱਕ ਹੈਗਾ ਗੁਰਮੁਖਾਂ ਵਾਲਾ ਦਸਮ ਪਾਸ਼ਾ ਨੇ ਕਿਹਾ ਜੋ ਕਹੋ ਰਾਮ ਅਜੋਨ ਅਜੈ ਹੈ ਜੋ ਤੁਸੀਂ ਇਹ ਕਹਿੰਦੇ ਹੋ ਕਿ ਰਾਮ ਅਜੋਨੀ ਹੈ ਔਰ ਅਜੈ ਹੈ ਨਹੀਂ ਜਿੱਤਿਆ ਜਾ ਸਕਦਾ ਕਾਹੇ ਕੋ ਕੌਸ਼ਲ ਕੁਖ ਜਿਓ ਜੂ ਫਿਰ ਕੁਸ਼ਲਿਆ ਦੀ ਕੁੱਖ ਚੋਂ ਜਨਮ ਨਹੀਂ ਲਿਆ ਕੀ ਲੋੜ ਸੀ ਉਹਨੂੰ ਕੁਸ਼ਲਿਆ ਦੀ ਕੁੱਖ ਜਾਣ ਦੀ ਜਿਉ ਜੂ ਨਹੀਂ ਸੀ ਕਿੱਡੀ ਵੱਡੀ ਗੱਲ ਕਹੀ ਹੈ ਜਿਹੜੇ 10 ਗ੍ਰੰਥ ਨੂੰ ਅਸੀਂ ਕਹਿੰਦੇ ਨਾ ਪੰਡਤ ਦਾ ਲਿਖਿਆ ਹੋਇਆ ਉਹ ਪੰਡਤ ਦਾ ਗੱਲ ਲਿਖ ਦੂ ਪੰਡਤ ਦੀ ਤਾਂ ਸਾਰੀ ਉਹਦੇ ਖਿਲਾਫ ਹੈ ਉਹ ਗੱਲ ਦਸ ਗ੍ਰੰਥ ਦਾ ਸਾਰਾ ਹੀ ਪੰਡਤ ਦੇ ਖਿਲਾਫ ਹੈ ਉਹ ਰਾਮ ਰਾਮ ਨਹੀਂ ਹੈ ਹੁਣ ਰਾਮ ਦਾ ਨਾਮ ਕੀ ਹੋਇਆ ਅਸਲ ਦੇ ਵਿੱਚ ਰਾਮ ਜਿਹੜਾ ਹੈਗਾ ਅੰਤਰ ਆਤਮਾ ਦਾ ਨਾਮ ਰਾਮ ਹੈ ਇੱਕ ਲਫ਼ਜ਼ ਜਿਹੜਾ ਨਹੀਂ ਹੈ ਬਾਕੀ ਮਤਾਂ ਵਿੱਚ ਬਾਕੀ ਧਰਮ ਗ੍ਰੰਥਾਂ ਵਿੱਚ ਉਹ ਪ੍ਰਾਤਮਾ ਲਫ਼ਜ਼ ਆਤਮਾ ਤਾਂ ਹੈ ਸਾਰੇ ਪ੍ਰਾਤਮਾ ਨਹੀਂ ਹੈ ਪ੍ਰਾਤਮਾ ਆਤਮਾ ਤੋਂ ਗਾਂ ਪਿੱਛੇ ਪਰੇ ਜਿਹਦੇ ਬਾਰੇ ਆਤਮਾ ਨੂੰ ਗਿਆਨ ਨਹੀਂ ਉਹ ਪ੍ਰਾਤਮਾ ਆਤਮਾ ਦਾ ਮੂਲ ਜਿਹ ਜੋ ਆਤਮਾ ਦੀ ਹੋਂਦ ਹੈ ਉਸੇ ਨੂੰ ਆਤਮਾ ਨੇ ਆਪਣਾ ਪਿਓ ਕਹਿਣਾ ਉਸੇ ਨੂੰ ਕਹੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਉਸੇ ਨੂੰ ਕਹੇ ਤੂੰ ਮੇਰਾ ਬੰਦਕ ਤੂੰ ਮੇਰਾ ਭਰਾਤਾ ਬਾਣੀ ਸਾਰੀ ਉਹਨੂੰ ਸੰਬੋਧਨ ਕੀਤੀ ਪਰਮੇਸ਼ਰ ਨੂੰ ਬਾਣੀ ਸੰਬੋਧਨ ਨਹੀਂ ਹੈ ਪਹਿਲੀ ਸਟੇਜ ਵਿੱਚ ਜਦ ਮਨ ਬੁੱਧੀ ਜੋ ਸੰਬੋਧਨ ਕਰਦੇ ਨੇ ਬਾਣੀ ਨੂੰ ਜਿੱਥੇ ਤੱਕ ਉੱਥੇ ਤੱਕ ਆਪਣੇ ਮੂਲ ਨੂੰ ਸੰਬੋਧਨ ਕਰਦੇ ਨੇ ਜੋਤ ਦੀ ਹੋਂਦ ਮਨ ਜੋਤ ਸਰੂਪ ਹੈ ਮਨ ਦੀ ਹੋਂਦ ਆਪਣੇ ਮੂਲ ਚੋਂ ਹੈ ਉਹ ਮੂਲ ਹੈ ਪ੍ਰਾਤਮ ਜਿਹਨੂੰ ਅਸੀਂ ਚਿੱਤ ਵੀ ਕਹਿੰਦੇ ਨੇ ਉੱਥੇ ਰਹਿ ਉਹ ਅੰਦਰ ਹੈ ਬਾਹਰ ਨਹੀਂ ਹੈ ਉਹ ਉਹ ਅਲਿਪਤ ਵੀ ਹੈ ਮਾਇਆ ਚ ਲਿਪਤ ਨਹੀਂ ਹੈ ਮਨ ਮਾਇਆ ਚ ਲਿਪਤ ਹੈ ਉਹ ਨਹੀਂ ਮਨ ਮਾਇਆ ਵਿੱਚ ਫਸ ਰਹੇ ਹੋ ਫਸਿਆ ਮਨ ਮਾਇਆ ਚ ਫਸਿਆ ਕਾਦੇ ਨਾਲ ਹੈ ਅੱਖਾਂ ਕਰਕੇ ਫਸ ਗਿਆ ਨੂੰ ਮਾਇਆ ਦੀਂਦੀ ਹੈ ਅੱਖਾਂ ਨੇ ਨਾ ਮਾਇਆ ਦੀਂਦੀ ਹੈ ਉਹ ਪੈਦਾ ਹੋ ਗਿਆ ਜੀਵ ਕਰਕੇ ਫਸ ਗਿਆ ਟੇਸਟ ਹੈਗਾ ਨਾ ਸਵਾਦ ਹੈਗਾ ਚਮੜੀ ਕਰਕੇ ਫਸ ਗਿਆ ਤੱਤੇ ਠੰਡੇ ਦਾ ਸਪਰਸ਼ ਹੈਗਾ ਜਿਹੜੇ ਗਿਆਨ ਅੰਦਰ ਤੇ ਫਸਾਇਆ ਉਹਨਾਂ ਨਹੀਂ ਹੈ ਗਿਆਨ ਅੰਦਰਿਆ ਨਹੀਂ ਜੇ ਗਿਆਨ ਅੰਦਰੇ ਨਾ ਹੁੰਦਾ ਤਾਂ ਫਸਦਾ ਨਹੀਂ ਸੀ ਇਹ ਗਿਆਨ ਅੰਦਰੇ ਉਲਟਾ ਅਸਰ ਵੀ ਕਰਦੇ ਨੇ ਜਿਹੜੀ ਚੀਜ਼ ਦਾ ਕੋਈ ਫਾਇਦਾ ਹੁੰਦਾ ਸੁਖ ਹੁੰਦਾ ਉਹਦਾ ਦੁੱਖ ਵੀ ਹੁੰਦਾ ਜੇ ਕਿਸੇ ਨੇ ਸਕੂਟਰ ਰੱਖਿਆ ਹੈ ਸੁਖ ਵਾਸਤੇ ਤਾਂ ਤੇਲ ਵੀ ਉਸ ਨੂੰ ਪਾਉਣਾ ਪੈਣਾ ਖਰਚ ਵੀ ਉਹਦੇ ਤੇ ਹੀ ਹੈ ਹਰ ਚੀਜ਼ ਦਾ ਜਿਹਦਾ ਸੁਖ ਹੈ ਤੇ ਉਹਦਾ ਦੁੱਖ ਗਿਆਨ ਇੰਦਰਿਆ ਨੇ ਆਪਣਾ ਉਲਟਾ ਰਿਐਕਸ਼ਨ ਵੀ ਕੀਤਾ ਜੇ ਸਿੱਧਾ ਕੀਤਾ ਹੈ ਜੇ ਇਹਨਾਂ ਦਾ ਲਾਭ ਸੀ ਤਾਂ ਇਹਨਾਂ ਦੀ ਹਾਨੀ ਸੀ ਹਾਨੀ ਤੋਂ ਬਚਣਾ ਲਾਭ ਖੱਟਣਾ ਬਸ ਇਹ ਗੁਰਬਾਣੀ ਨੇ ਇਹ ਕਿਹਾ ਸਾਨੂੰ ਸਮਝਾਇਆ ਇਹ ਹਾਨੀ ਨਾ ਕਰ ਜਾਣ ਸਾਨੂੰ ਐਕਸ਼ਨ ਤਾਂ ਇਹਨਾਂ ਦਾ ਚਾਹੀਦਾ ਰਿਐਕਸ਼ਨ ਨਹੀਂ ਚਾਹੀਦਾ ਸਾਨੂੰ ਇਹਨਾਂ ਦਾ ਮਨ ਦੇ ਉੱਤੇ ਰਿਐਕਸ਼ਨ ਹੋਇਆ ਹੋਇਆ ਹੈ ਰਿਐਕਸ਼ਨ ਨਹੀਂ ਹੋਣ ਦੇਣਾ ਆਰਾ ਚੱਲਦਾ ਹੈ ਮਿਸਤਰੀ ਲੱਕੜੀ ਚੀਰਦਾ ਹੈ ਲੱਕੜੀ ਚੀਰਨੀ ਅੰਗੂਠਾ ਨਹੀਂ ਵਟਾਉਣਾ ਉਂਗਲਾਂ ਨਹੀਂ ਵਟਾਉਣੀ ਉਂਗਲਾਂ ਬਚਾ ਕੇ ਰੱਖਣੀਆਂ ਇਹ ਮਾਸਟਰੀ ਹੈ ਹਰ ਕੋਈ ਕਾਹਦੇ ਨਹੀਂ ਖੜਦਾ ਆਰੇ ਤੇ ਜਾ ਕੇ ਹੱਥ ਵੜਿਆ ਜਾਊਗਾ ਗੁਰਬਾਣੀ ਸਿੱਖ ਨੂੰ ਇਹ ਮਾਸਟਰੀ ਸਿਖਾਉਂਦੀ ਹੈ ਦੁਨੀਆ 'ਚ ਰਹਿ ਕੇ ਮਾਇਆ ਦੇ ਵਿੱਚ ਰਹਿ ਕੇ ਮਾਇਆ ਤੋਂ ਉਦਾਸੀ ਕਿਵੇਂ ਰਹਿਣਾ ਤੇ ਆਰੀ ਚਲਾਉਣੀ ਉਂਗਲ ਕਿਵੇਂ ਬਚਾਉਣੀ ਹੈ ਤੇ ਹੱਥ ਕਿਵੇਂ ਬਚਾਉਣਾ ਤਾਂ ਲੱਕੜ ਵੱਢਣੀ ਹੈ ਲੱਕੜ ਚੀਰਨੀ ਹੈ ਪਰ ਹੱਥ ਨਹੀਂ ਚੀਰਨਾ ਬਸ ਜਿਹੜੇ ਅਗਿਆਨੀ ਨੇ ਹੱਥ ਚਰਾ ਲੈਂਦੇ ਨੇ ਜਿਹੜੇ ਗਿਆਨੀ ਨੇ ਉਹ ਸਭ ਕੁਝ ਚੀਰ ਦਿੰਦੇ ਨੇ ਹੱਥ ਉਹਨਾਂ ਦੇ ਸਬੂਤ ਹੁੰਦੇ ਨੇ ਹੱਥ ਤੇ ਜਾ ਆਉਣ ਨਹੀਂ ਦਿੰਦੇ ਮਾਇਆ ਵਿੱਚ ਉਦਾਸੀ ਕਿਵੇਂ ਰਹਿਣਾ ਮਾਇਆ 'ਚ ਰਹਿੰਦੇ ਹੋਏ ਮਾਇਆ ਤੋਂ ਉਦਾਸੀ ਕਿਵੇਂ ਰਹਿਣਾ ਇਹ ਗੁਰਮੁਖ ਜਾਣਦਾ ਵਿਦਵਾਨ ਨਹੀਂ ਜਾਣਦਾ ਇਹ ਬਾਣੀ ਪੜਨ ਵਾਲਾ ਨਹੀਂ ਜਾਣ ਸਕਦਾ ਵਿਦਵਾਨ ਉਹ ਨਹੀਂ ਜਾਣ ਸਕਦਾ ਅਸੀਂ ਕੋਲ ਖੜੇ ਰਹੀਏ ਸਾਰਾ ਦਿਨ ਆਰੀ ਚਲਾਉਂਦੇ ਨੂੰ ਦੇਖਦੇ ਰਹੀਏ ਪਰ ਆਰੀ ਨਹੀਂ ਚਲਾ ਸਕਦੇ ਚਲਾਉਣ ਤੋਂ ਡਰਾਂਗੇ ਬਰਾਬਰ ਬੈਠਾ ਨੇ ਮਾਲਕ ਡਰਾਈਵਰ ਦੇ ਗੱਡੀ 'ਚ ਸਾਰੀ ਜ਼ਿੰਦਗੀ ਗੱਡੀ ਨਹੀਂ ਪਰ ਚਲਾਉਂਦਾ ਕਹਿੰਦਾ ਗਾਂ ਕਰ ਦੋ ਗੱਡੀ ਨੂੰ ਕਹਿੰਦਾ ਡਰਾਈਵਰ ਆਉਣ ਵਾਲਾ ਸਾਰੀ ਉਮਰ ਦੇਖਦਾ ਗੱਡੀ ਚਲਾਉਂਦੇ ਤੂੰ ਤਾਂ ਆਪ ਨਹੀਂ ਨਾ ਚਲਾਈ ਜਿਵੇਂ ਡਰਾਈਵਰ ਐਕਸਪਰਟ ਹੈ ਦੇਖਣ ਵਾਲਾ ਮਾਲਕ ਐਕਸਪਰਟ ਨਹੀਂ ਹੈ ਬਾਣੀ ਪੜਨ ਵਾਲੇ ਐਕਸਪਰਟ ਨਹੀਂ ਹੋ ਸਕਦੇ ਉਹ ਬਾਣੀ ਨਾਲ ਹੰਡੇ ਨਹੀਂ ਡਰਾਈਵਰ ਹੰਡਦਾ ਗੱਡੀ ਦੇ ਨਾਲ ਚਲਾਉਂਦਾ ਨਾ ਜਿਹੜੇ ਪੜਦੇ ਨੇ ਉਹ ਦੇਖਦੇ ਨੇ ਸਿਰਫ ਵਰਤਦੇ ਨਹੀਂ ਉਹ ਵਾਲੀ ਨਾਲ ਵਰਤਦਾ ਉਹ ਡਰਾਈਵਰ ਗੱਡੀ ਨਾਲ ਵਰਤਦਾ ਉਹ ਵਰਤਦੇ ਨੂੰ ਦੇਖਦਾ ਦੇਖਣ ਵਾਲਾ ਕੁਝ ਨਹੀਂ ਦੇਖਦਾ ਪ੍ਰੈਕਟੀਕਲ ਨਹੀਂ ਹੈ ਬਾਣੀ ਨਾਲ ਪ੍ਰੈਕਟੀਕਲ ਹੁੰਦਾ ਉਹ ਜਿਹੜਾ ਬਾਣੀ ਨੂੰ ਮੰਨੇ ਮੰਨੇ ਤੇ ਪ੍ਰੈਕਟੀਕਲ ਹੈ ਨਹੀਂ ਤਾਂ ਪੜੇ ਸੁਣੇ ਕਿਆ ਹੋਈ ਦੋਏ ਘਟਤੀ ਪ੍ਰਚਾਰ ਇਹ ਬਾਣੀ ਸੁਣਿਆ ਕਰੋ ਭਾਈ ਪੜਿਆ ਕਰੋ ਭਾਈ ਬਾਣੀ ਕਹਿੰਦੇ ਪੜੇ ਸੁਣੇ ਕਿਆ ਹੋਈ ਇਹਦਾ ਮਤਲਬ ਇਹ ਨਹੀਂ ਹੈ ਪੜਨਾ ਸੁਣਨਾ ਨਹੀਂ ਹੈ ਇਹਦਾ ਮਤਲਬ ਇਹ ਨਹੀਂ ਲੈ ਲੈਣਾ ਕਿ ਪੜਨਾ ਸੁਣਨਾ ਨਹੀਂ ਹੈ ਮੈਂ ਪੜਨਾ ਸੁਣਨਾ ਕੁਝ ਨਹੀਂ ਹੋਣ ਵਾਲਾ ਹੱਥੇ ਥੋੜੀ ਲੈ ਲੈਣਾ ਇਹਦਾ ਮਤਲਬ ਇਹ ਹੋ ਜਾਊਗਾ ਕੋਈ ਸੁਣ ਕੇ ਕਹਿ ਦੇ ਲੱਗ ਜੀ ਉਹ ਤਾਂ ਪੜਨ ਸੁਣ ਦੇ ਹਟਾਉਂਦੇ ਨੇ ਇਹ ਤੋਂ ਕਹਾਂ ਚੱਲੋ ਗੱਡੀ ਚਲਾਉਣਾ ਦੇਖਦਾ ਜਿਹਨੂੰ ਸਿਖਾਉਂਦੇ ਨੇ ਡਰਾਈਵਰੀ ਉਹਨੂੰ ਵੀ ਪਹਿਲਾਂ ਦਿਖਾਉਂਦੇ ਹੀ ਨੇ ਨਾਲ ਪਰ ਉਹਨੂੰ 2-4 ਦਿਨ 'ਚ ਫੜਾਉਣ ਲੱਗ ਜਾਂਦੇ ਨੇ ਉਹ ਸਾਰੀ ਉਮਰ ਮੇਰੇ ਵਰਗਾ ਬੈਠਾ ਰਹਿੰਦਾ ਬਰਾਬਰ ਜਿਹੜਾ ਗੱਡੀ ਫੜਦਾ ਨਹੀਂ ਸਟੀਅਰਿੰਗ ਫੜਦਾ ਨਹੀਂ ਉਹ ਨਹੀਂ ਸਿੱਖ ਸਕਦਾ ਪੜੇ ਸੁਣੇ ਕਿਆ ਹੋਈ ਜੇ ਸਹਿਜ ਨਾ ਮਿਲਿਆ ਸੋਈ ਜੇ ਮਨ 'ਚ ਟਿਕਾਉ ਹੀ ਨਹੀਂ ਆਇਆ ਤੁਹਾਡੇ ਸਾਡੇ ਸਹਿਜ ਅਵਸਥਾ ਪ੍ਰਾਪਤ ਨਹੀਂ ਹੋਈ ਇਹਦਾ ਮਤਲਬ ਅਸੀਂ ਬਾਣੀ ਨਾਲ ਵਰਤੇ ਨਹੀਂ ਜਾਂ ਵਰਤਦਾ ਹੈ ਨਾ ਬਾਣੀ ਨਾਲ ਵਾਹ ਪੈਂਦਾ ਹੈ ਜੇ ਬਾਣੀ ਨਾਲ ਵਾਹ ਪੈਂਦਾ ਨਾ ਫਿਰ ਪਤਾ ਲੱਗਦਾ ਵਾਹ ਪੈ ਜਾਣੀ ਹੈ ਰਾਹ ਪੈ ਜਾਣੀ ਫਿਰ ਪਤਾ ਲੱਗਦਾ ਵਾਹ ਪਿਆ ਮਨ ਮਰਦਾ ਕਿ ਨਹੀਂ ਮਰਦਾ ਵਾਹ ਤਾਂ ਕਿਸੇ ਦਾ ਪਿਆ ਹੀ ਨਹੀਂ ਵਾਹ ਤਾਂ ਜੀਵ ਤੱਕ ਹੀ ਹੈ ਬਸ ਉਹਨਾਂ ਦਾ ਵੀ ਜੀਵ ਤੱਕ ਨਹੀਂ ਰਾਮ ਰਾਮ ਸਾਡਾ ਵੀ ਜੀਵ ਤੱਕ ਹੀ ਰਾਮ ਇਹ ਪੜਨਾ ਤਾਂ ਗਿਆ ਪੜੇ ਸੁਣੇ ਗਿਆ ਹੋਈ ਇਹਦੇ ਨਾਲ ਵਾਹ ਪਾਉਣਾ ਲੱਜਾ ਹੁੰਦੀਆਂ ਸੀ ਅਗੇ ਖੂਹਾਂ ਦੇ ਵਿੱਚੋਂ ਕੱਢਦੀਆਂ ਪਾਣੀ ਆਪਾਂ ਕੱਢਦੇ ਹੁੰਦੇ ਸੀ ਜੇ ਰੇੜਾ ਨਾ ਲੱਗਿਆ ਹੋਵੇ ਲੱਜ ਜੀ ਤਾਂ ਖਿੱਚਦੇ ਹੁੰਦੇ ਸੀ ਤਾਂ ਉਹ ਮਹਿਲ ਕਹ ਜਾਂਦਾ ਸੀ ਇਹਨਾਂ ਨਾਲ ਡੂੰਗਾ ਲਾਜੋ ਨੂੰ ਮਹਿਲ ਨੂੰ ਘਸ ਦਿੰਦੇ ਸੀ ਮਹਿਲ ਪੱਕਾ ਹੁੰਦਾ ਹੈ ਇੱਟਾਂ ਹੁੰਦੀਆਂ ਨੇ ਲੱਗੀਆਂ ਹੋਈਆਂ ਉਹ ਵੀ ਕਹ ਜਾਂਦਾ ਲੱਜ ਨਾਲ ਕਹ ਜਾਂਦਾ ਨਾ ਤੇ ਮਾਨਾ ਪੱਥਰ ਕੀ ਹੋ ਗਿਆ ਕਾਸਿਆਂ ਨੂੰ ਪੈ ਜਾਂਦਾ ਜਾਂ ਵਾਹ ਪੈਂਦਾ ਕਿ ਲੱਜ ਦਾ ਵਾਹ ਪਿਆ ਸੀ ਨਾ ਉਹਦੇ ਨਾਲ ਪੱਥਰ ਮਾਰੀਏ ਲੱਜ ਵੜ ਦਿੰਦੀ ਹੈ ਪੱਥਰ ਮਾਰ ਲੋ ਰਾਜੇ ਇੱਥੇ ਰੱਖ ਲੋ ਪੱਥਰ ਮਾਰੀ ਜਾਓ ਲੱਜ ਕੱਟ ਜੂਗੀ ਕੱਟਦੇ ਹੀ ਆ ਪੱਥਰ ਨੂੰ ਕੁਝ ਨਹੀਂ ਹੁੰਦਾ ਜਾਂ ਵਾਹ ਪੈਂਦਾ ਪੱਥਰ ਨੂੰ ਵੀ ਕਾਸ ਪਾ ਦਿੰਦੀ ਹੈ ਪਰ ਵਾਹ ਪਵੇ ਤਾਂ ਹੈ ਨਾ ਵਾਹ ਨਹੀਂ ਪਾਇਆ ਸੀ ਤੇ ਰਾਤ ਆਪੇ ਬਣ ਜਾਣਾ ਉਹ ਵਾਹ ਬਹੁਤ ਰਾਹ ਪਊਗਾ ਹੀ ਉੱਥੇ ਪੜ੍ਹ ਸੁਣ ਤੱਕ ਸੀਮਿਤ ਕਰਤਾ ਪੜ੍ਹਨਾ ਹੀ ਕਾਫੀ ਹੈ ਨਿਤਨੇਮ ਕਰ ਲਿਆ ਕਰੋ ਨਿਤਨੇਮ ਤਾਂ ਤਾਂ ਹੈ ਜੇ ਅੱਜ ਔਰ ਕੱਲ ਦੇ ਵਿੱਚ ਸਾਡਾ ਫਰਕ ਹੋਵੇ ਬੱਚਾ ਸਕੂਲ ਜਾਂਦਾ ਰੋਜ਼ ਕੁਛ ਨਾ ਕੁਛ ਗਾਹਾਂ ਵੱਧ ਕੇ ਹੁੰਦਾ ਸਿੱਖ ਪੜਾਈ ਨਾਲ ਦਾ ਵਾਹ ਪੈਂਦਾ ਅੱਜ ਜੋ ਪੜਾਇਆ ਕੱਲ ਨੂੰ ਨਹੀਂ ਪੜਾਉਂਦੇ ਗਾਹ ਚੱਲਦਾ ਇੱਥੇ ਹੋਈ ਚੱਲਦਾ ਬਸ ਉਹੀ ਕਹਾਣੀ ਉਹੀ ਸਾਖੀਆਂ ਹਰ ਸਾਲ ਉਹੀ ਪੁਰਬ ਮਨਾਉਨੇ ਉਹੀ ਸਾਖੀ ਸੁਣਾ ਕੇ ਘਰ ਨੂੰ ਉਹ ਚਲੇ ਜਾਂਦੇ ਨੇ ਸੀ ਘਰ ਨੂੰ ਆ ਜਾਂਦੇ ਪੰਤਾਲਾ ਉੱਥੇ ਰਹਿੰਦੇ ਪੰਤਾਲਾ ਉੱਥੇ ਹੀ ਹੈ ਕੋਈ ਫਰਕ ਨਹੀਂ ਪੈਂਦਾ ਇਹ ਪੜਾਈ ਨਹੀਂ ਹੈ ਇਹ ਗੁਰਬਤ ਨਹੀਂ ਸੀ ਵਾਕੀ ਮਤਾ ਹੋ ਸਕਦੀ ਨਹੀਂ ਜੀ ਹੁਣ ਰਾਮ ਰਾਮ ਕਰਦਾ ਸਭ ਜਗ ਫਿਰੇ ਰਾਮ ਨਾ ਪਾਇਆ ਜਾਏ ਤੇ ਅਸੀਂ ਕੀ ਪਾਇਆ ਹੈ ਉਹਨਾਂ ਨੂੰ ਛੱਡੀ ਹੁਣ ਆਪਾਂ ਉਹ ਤਾਂ ਉਦੋਂ ਦੀ ਗੱਲ ਸੀ ਅੱਜ ਅਸੀਂ ਦੇਖੀ ਵੀ ਅਸੀਂ ਕੀ ਪਾਇਆ ਚਲੋ ਤਾਂ ਰਾਮ ਰਾਮ ਕਰਦੇ ਸੀ ਗਲਤ ਕਰਦੇ ਸੀ ਉਹ ਜੋ ਕੁਝ ਮਿਲਣ ਵਾਲਾ ਵੀ ਨਹੀਂ ਸੀ ਸਾਡੇ ਕੋਲ ਤਾਂ ਬਹੁਤ ਕੁਝ ਹੈ ਮਿਲਣ ਨੂੰ ਸਾਡੇ ਕੋਲ ਤਾਂ ਗੁਰਮਤ ਜਿਹੜੀ ਗੁਰਮਤ ਹੈ ਇਸ ਮਤ ਵਿੱਚ ਰਤਨ ਜਵਾਹਰ ਮਾਨਕ ਅਸੀਂ ਕਿੰਨੇ ਕੁ ਪ੍ਰਾਪਤ ਕੀਤੇ ਨੇ ਕੀ ਕੱਢਿਆ ਚੋ ਇਸ ਮਤ ਵਿੱਚ ਤਾਂ ਮਾਨਕ ਰਤਨ ਜਵਾਹਰ ਮਤ ਵਿੱਚ ਰਤਨ ਜਵਾਹਰ ਮਾਨਕ ਅਸੀਂ ਕੌਡੀਆਂ ਮਗਰ ਤੁਰੇ ਫਿਰਦੇ ਕੌਡੀਆਂ ਮਗਰ ਕੌਡੀ ਬਦਲੇ ਜਾ ਰਹੇ ਆਟੇ ਲਾਉਣ ਬਦਲੇ ਹੀ ਜਨਮ ਚਲਾ ਗਿਆ ਰਤਨ ਤਿਆਗ ਕੌਡੀ ਸੰਗ ਰਚਾ ਕੀ ਲੋੜ ਸੀ ਇਹ ਗੱਲ ਕਹਿਣ ਦੀ ਕੁਝ ਕਿਹਾ ਸੀ ਬਹੁਤ ਬੜੀ ਗੱਲ ਸੀ ਇਹ ਸਾਡੇ ਯਾਦ ਹੈ ਰੋਜ਼ ਪਾਠ ਕਰ ਜਾਂਦੇ ਆ ਅਸਰ ਕੋਈ ਵਾਹ ਨਹੀਂ ਨਾ ਪਿਆ ਨੇੜੇ ਨਹੀਂ ਆਉਣ ਦਿੱਤੀ ਲੱਜ ਮਹਿਲ ਦੇ ਜੇ ਲੱਜ ਨੂੰ ਨੇੜੇ ਨਾ ਆਉਣ ਦਈਏ ਮਹਿਲ ਦੇ ਫਿਰ ਘਾਸ ਨਹੀਂ ਪੈਂਦੀ ਘਾਸ ਜਦ ਪੈਂਦੀ ਹੈ ਉਹਨੂੰ ਮਿਲਾ ਕੇ ਖਿੱਚੀ ਬਾਣੀ ਮਨ ਦੇ ਨਾਲ ਕਿਸੜ ਕੇ ਜਾਵੇ ਫਿਰ ਅਸਰ ਪਾਵੇ ਸਾਣ ਜੇ ਲੱਗੂਗੀ ਚਾਕੂ ਤਲਵਾਰ ਲੱਗੂਗੀ ਨੇੜੇ ਜਾਊਗੀ ਤਾਂ ਸਾਣ ਉਹਦੀ ਧਾਰ ਕੱਢੂ ਨੇ ਧਾਰ ਉਹ ਤਾਂ ਪਰੇ ਹੈ ਸਾੜ ਜਲਦੀ ਆ ਅਸੀਂ ਤਲਵਾਰ ਬਾਹਰ ਰੱਖੀਏ ਦੋ ਉਂਗਲ ਦੇ ਫਰਕ ਨਾਲ ਮਨ ਤਾਂ ਦੋ ਉਂਗਲ ਦੇ ਫਰਕ ਨਾਲ ਹੈ ਟੱਚ ਕਰਦਾ ਹੀ ਨਹੀਂ ਬਾਣੀ ਨੂੰ ਤੇ ਫਿਰ ਉਹਦੇ ਤੇ ਅਸਰ ਕੀ ਹੋਵੇ ਉਹਦੇ ਜੰਗ ਜਿਉਂਦੀ ਤਿਉਂ ਲੱਗੀ ਯਾਰ ਮਨ ਨੂੰ ਕਿਉਂਕਿ ਉਹ ਸਾਣ ਜਿਹੜੀ ਸ਼ਬਦ ਦੀ ਸਾਣ ਹੈ ਉਹਦੇ ਸਪਰਸ਼ 'ਚ ਨਹੀਂ ਆਉਂਦਾ ਮਨ ਉਹਦੇ ਸਪਰਸ਼ ਵਿੱਚ ਆਵੇ ਦੀ ਜੰਗ ਲਹੇ ਚਿੱਟਾ ਨਿਕਲੇ ਵਿੱਚੋਂ ਚਿੱਟਾ ਨਹੀਂ ਨਿਕਲ ਸਕਦਾ ਉਹ ਤਾਂ ਮੂੰਹ ਦੇ ਵਿੱਚ ਹੀ ਬਾਣੀ ਤਾਂ ਥੱਲੇ ਤੇ ਜਾਂਦੀ ਹੋਈ ਨਹੀਂ ਉਹੀ ਪੋਜੀਸ਼ਨ ਹੈ ਜਿਹੜੀ ਹਿੰਦੂ ਦੀ ਸੀ ਸੇਮ ਉਹਨਾਂ ਨੂੰ ਝੂਠ ਵਿੱਚੋਂ ਕੁਝ ਨਹੀਂ ਮਿਲਿਆ ਅਸੀਂ ਸਾਨੂੰ ਸੱਚ ਅਸੀਂ ਸੱਚ ਵਿੱਚੋਂ ਕੁਝ ਲੈ ਨਹੀਂ ਸਕੇ ਉਹਨਾਂ ਕੋਲ ਤਾਂ ਥਾਂ ਨਹੀਂ ਹੈ ਉਹਨਾਂ ਦਾ ਚੂੜ ਚੋਂ ਤਾਂ ਕੁਝ ਮਿਲਣਾ ਵੀ ਹੈ ਨਹੀਂ ਸੀ ਉਹਦੇ ਚ ਕੋਈ ਮਿਲਣਾ ਸੀ ਚੂੜ ਚੋਂ ਉਹਨਾਂ ਕੋਲ ਤਾਂ ਥਾਈ ਵਿਚਾਰਿਆਂ ਕੋ ਸੌਦਾ ਹੈ ਜਾਂ ਜੀ ਥਾਈ ਕੁਝ ਨਹੀਂ ਪਰ ਸਾਡੇ ਕੋਲ ਤਾਂ ਸਭ ਕੁਝ ਹੈ ਅਸੀਂ ਲੈ ਨਹੀਂ ਸਕੇ ਇਹ ਤਾਂ ਸਾਨੂੰ ਸਿੱਖਿਆ ਗਲਤ ਮਿਲ ਗਈ ਚਲੋ ਕੀ ਹੋਇਆ ਪਿੱਛੇ ਕੀ ਨਹੀਂ ਹੋਇਆ ਜਿਹਦੀ ਡਿਟੇਲ 'ਚ ਨਾ ਜਾਈਏ ਹੁਣ ਤਾਂ ਲੈ ਸਕਦੇ ਹਾਂ ਜਦੋਂ ਪਤਾ ਲੱਗੇ ਉਦੋਂ ਸਹੀ ਹੁਣ ਕੀ ਸਾਡੇ ਕੋਲ ਹੈ ਤਾਂ ਸਾਨੂੰ ਪਤਾ ਨਹੀਂ ਰੁੱਤਾਂ ਸਾਰੇ ਬਾਬਾ ਕਰਦੇ ਨੇ ਵੀ ਸਿੱਖੀ ਗਈ ਇਹਨੂੰ ਬਚਾਓ ਬਚਾਊ ਕੌਣ ਕੌਣ ਬਚਾਊਗਾ ਕੋਈ ਆਦਮੀ ਥੱਲੇ ਦਬਿਆ ਹੋਇਆ ਕੋਈ ਚੀਜ਼ ਗਿਰ ਗਈ ਰੌਲਾ ਪੈ ਗਿਆ ਜਿਹੜੇ ਨੇੜੇ ਸਾਰੇ ਭੱਜ ਕੇ ਜਾਓ ਉਹਨੂੰ ਬਚਾਉਣ ਵਾਸਤੇ ਸਾਰੇ ਸਿੱਖ ਭੱਜ ਕੇ ਆਉਣ ਬਚਾਉਣ ਵਾਸਤੇ ਸਿੱਖੀ ਨੂੰ ਜਿਹੜੇ ਜਿਹੜੇ ਸੁਣ ਲਿਆ ਜਿਨ੍ਹਾਂ ਨੇ ਜਿਹੜੇ ਨਹੀਂ ਸੁਣਿਆ ਨਾ ਸਹੀ ਇਹ ਜਿਹੜੇ ਨਹੀਂ ਬਚਾਉਣਾ ਚਾਹੁੰਦੇ ਉਹ ਨਾ ਸਹੀ ਇਹ ਜਿਹੜੇ ਰੌਲਾ ਪਾਉਣਾ ਚਾਹੁੰਦੇ ਨੇ ਵੀ ਰੌਲਾ ਆਪਾਂ ਪਾਈ ਜਾਓ ਬਚਾਉਣ ਵਾਲੇ ਹੋਰ ਆਉਣ ਉਹ ਨਾ ਆਉਣ ਨਾ ਆਉਣ ਰੌਲਾ ਹੀ ਪਾਉਂਦੇ ਰਹਿਣ ਦੋ ਉਹਨਾਂ ਨੂੰ ਚਲੋ ਇੰਨਾ ਸਮਝ ਲਓ ਰੌਲਾ ਹੀ ਪਾਉਂਦੇ ਨੇ ਕਿਸੇ ਨੂੰ ਆਉਣ ਨੂੰ ਤਾਂ ਰੌਲਾ ਪਾਉਂਦੇ ਹੀ ਨੇ ਮਿਲਣਾ ਉਹਨਾਂ ਨੂੰ ਹੈ ਅਸਲ ਸਿੱਖੀ ਕਿਤੇ ਨਹੀਂ ਜਾਂਦੀ ਹੈ ਨਾ ਇਹਨੂੰ ਬਚਾਉਣ ਦੀ ਲੋੜ ਹੈ ਅਸੀਂ ਕੀ ਬਚਾਵਾਂਗੇ ਇਹਨੂੰ ਸਿੱਖੀ ਨੂੰ ਸਿੱਖੀ ਨੂੰ ਨਹੀਂ ਬਚਾਉਣਾ ਇਹ ਵੀ ਲਫ਼ਜ਼ ਗਲਤ ਵਰਤਦੇ ਆ ਅਸੀਂ ਆਪਣੇ ਆਪ ਨੂੰ ਬਚਾਉਣਾ ਅਸੀਂ ਬਚਣਾ ਕਿ ਨਹੀਂ ਬਚਣਾ ਸਿੱਖੀ ਬਚਾਉਣ ਦੀ ਗੱਲ ਬੇਵਕੂਫਾਂ ਦੀ ਗੱਲ ਹੈ ਜਿਹਨਾਂ ਨੂੰ ਸਿੱਖੀ ਦਾ ਗਿਆਨ ਨਹੀਂ ਸਿੱਖੀ ਨੂੰ ਤੁਸੀਂ ਕੀ ਬਚਾਓਗੇ ਸਿੱਖੀ ਪਰਮੇਸ਼ਰ ਦੀ ਹੈ ਤੁਸੀਂ ਜ਼ਿਆਦਾ ਪਰਮੇਸ਼ਰ ਨਾਲ ਸ਼ਕਤੀਸ਼ਾਲੀ ਕੌਣ ਇਹਨੂੰ ਖਤਮ ਕਰ ਦੋ ਕੌਣ ਇਹਨੂੰ ਬਚਾਊਗਾ ਕਿਵੇਂ ਤੁਸੀਂ ਬਚਾ ਲਓਗੇ ਇਹਨੂੰ ਜੇ ਪਰਮੇਸ਼ਰ ਨਹੀਂ ਬਚਾ ਸਕਿਆ ਆਪਾਂ ਬਚਾ ਲਾਂਗੇ ਰਸਮ ਪਾਸ਼ਾ ਨੂੰ ਜਿਹਨੂੰ ਕਹਿ ਰਹੇ ਨੇ ਵੀ ਪੰਥ ਚਲਾ ਉਹਦਾ ਕਹਿੰਦਾ ਬੰਦ ਜਲੇ ਤਬ ਜਗਤ ਮੇ ਜਬ ਤੁਮ ਕਰੋ ਸਾਹਿ ਤੁਸੀਂ ਕਹਿੰਦੇ ਵੀ ਸਿੱਖੀ ਨੂੰ ਬਚਾਓ ਆਪਾਂ ਤਕੜੇ ਹੋ ਗਏ ਮਤ ਮਾਰੀ ਹੋਈ ਹੈ ਬੋਲਣ ਦਾ ਵੀ ਪਤਾ ਨਹੀਂ ਅਸੀਂ ਬੋਲਣਾ ਕੀ ਹੈ ਕਹਿਵੇ ਮਾਹੇ ਬਵੇਕ ਹੈ ਨਾ ਬੋਲਣ ਚ ਬਵੇਕ ਦਾ ਪਤਾ ਲੱਗ ਜਾਂਦਾ ਨਾ ਵਿਵੇਕਹੀਨ ਹੈ ਕੋ ਬੁੱਧੀਵਾਨ ਹੈ ਉਹਦੇ ਬੋਲਣ ਤੋਂ ਪਤਾ ਲੱਗ ਜਿਹੜੇ ਬੰਦੇ ਰੌਲਾ ਪਾਉਂਦੇ ਨੇ ਸਿੱਖੀ ਨੂੰ ਬਚਾਓ ਉਹ ਮਹਾਮੂਰਖ ਨੇ ਮਹਾਮੂਰਖ ਸਿੱਖੀ ਤਾਂ ਪਰਮੇਸ਼ਰ ਦੀ ਮੌਜ ਹੈ ਇਹ ਤਾਂ ਉਹਦੀ ਮੌਜ ਹੈ ਪ੍ਰਗਟਿਓ ਖਾਲਸਾ ਪਰਮੇਸ਼ਰ ਪਰਮਾਤਮਾ ਕੇ ਮੌਜ ਇਹ ਤਾਂ ਉਹਦੀ ਮੌਜ ਹੈ ਸਮੁੰਦਰ ਜਦ ਜਦ ਮੌਜ ਉੱਠਦੀ ਹੈ ਨਾ ਲਹਿਰ ਮੌਜ ਲਹਿਰ ਨੂੰ ਕਹਿੰਦੇ ਨੇ ਮੌਜ ਉਰਦੂ ਦਾ ਲਫ਼ਜ਼ ਹੈ ਜਿਹੜੀ ਲਹਿਰ ਹੈ ਉਹਨੂੰ ਮੌਜ ਕਹਿੰਦੇ ਨੇ ਜਾਂ ਉੱਠਦੀ ਹੈ ਲਹਿਰ ਨੂੰ ਰੋਕੂ ਕੌਣ ਸਮੁੰਦਰ ਦੀ ਲਹਿਰ ਨੂੰ ਕੋਈ ਰੋਕਦਾ ਹੈ ਰੋਕਦੀ ਸਰਕਾਰ ਵੀ ਨਹੀਂ ਆਪਣਾ ਸਮਾਨ ਕੱਢ ਲੈਂਦੀ ਹੈ ਬਾਹਰ ਜਿਹੜਾ ਨਿਕਲਦਾ ਉਹਨਾਂ ਤੇ ਬੰਦਿਆਂ ਨੂੰ ਕੱਢ ਲੈਂਦੀ ਹੈ ਪਹਿਲਾਂ ਕਹਿੰਦੀ ਹੈ ਵੀ ਲਹਿਰਾਂ ਉੱਠਦੀਆਂ ਨੇ ਦੂਰ ਤੇ ਜਾਣਗੇ ਸੁਨਾਮੀ ਬਚੋ ਨਹੀਂ ਲੈ ਜੂ ਵਿੱਚ ਹਟਾ ਕੇ ਉਹਨੂੰ ਅਸੀਂ ਬਚਾਉਣ ਦੀ ਗੱਲ ਕਰਦੇ ਇਹ ਤਾਂ ਉਹਦੀ ਮਰਜ਼ੀ ਨਹੀਂ ਹੈ ਜੋ ਪ੍ਰਗਟ ਕਰਦੀ ਜਾਂ ਉਹਦੀ ਮਰਜ਼ੀ ਹੋਊਗੀ ਸੱਚ ਆਪਣੀ ਮਰਜ਼ੀ ਨਾਲ ਪ੍ਰਗਟ ਹੋ ਸਕਦਾ ਹੈ ਜਿੱਥੇ ਮਰਜ਼ੀ ਕਿਉਂਕਿ ਸੱਚ ਤੋਂ ਸ਼ਕਤੀਸ਼ਾਲੀ ਕੋਈ ਚੀਜ਼ ਹੀ ਨਹੀਂ ਜਾਂ ਸੱਚ ਤੋਂ ਸ਼ਕਤੀਸ਼ਾਲੀ ਉਹਦੀ ਚੀਜ਼ ਹੀ ਨਹੀਂ ਕੋਈ ਹੈ ਸੰਸਾਰ 'ਚ ਤੈਨੂੰ ਰੋਕ ਕੌਣ ਦੋਗੇ ਇਹਨੂੰ ਪ੍ਰਗਟ ਹੋਣ ਕਰੂ ਰੋਕੂ ਕਿਹੜੀ ਸ਼ਕਤੀ ਇਹਨੂੰ ਨਾ ਕਿਸੇ ਸ਼ਕਤੀ ਨਾਲ ਇਸੇ ਰੋਕੀ ਹੈ ਨਾ ਰੋਕ ਸਕਦੀ ਹੈ ਸੱਚ ਨੂੰ ਕੋਈ ਸ਼ਕਤੀ ਨਹੀਂ ਰੋਕ ਸਕਦੀ ਸ਼ਕਤੀ ਕੀ ਕਰ ਸਕਦੀ ਸੀ ਬੰਦ ਬੰਦੇ ਘਟ ਸਕਦੀ ਸੀ ਨਾ ਸੱਚ ਤਾਂ ਨਹੀਂ ਖਤਮ ਹੋਇਆ ਨਿਉਆਂ ਦੇ ਵਿੱਚ ਚਿਣ ਚਿਣ ਦਾ ਦਾਬਾ ਹੀ ਦੇ ਸਕਦੀ ਸੀ ਨਾ ਡਰਾਬਾ ਹੀ ਦੇ ਸਕਦੀ ਸੀ ਭਗਤ ਪ੍ਰਲਾਦ ਨੂੰ ਡਰਾਬਾ ਸਾਹਿਬਜ਼ਾਦੇ ਨੂੰ ਡਰਾਬਾ ਚਮਕੌਰ ਦੀ ਗੜੀ ਡਰਾਬਾ ਡਰਾਬਾ ਹੀ ਸੀ ਨਾ ਡਰਾਬੇ ਤੋਂ ਵੱਧ ਸੰਸਾਰ ਦੀ ਸ਼ਕਤੀ ਕੁਝ ਨਹੀਂ ਕਰ ਸਕਦੀ ਇਹ ਡਰਾਬੇ ਨੂੰ ਕੀ ਸਮਝਦੇ ਜਿਹੜਾ ਅਪਹਿ ਪਾਦਾ ਜੀ ਦੇਖੋ ਇਹ ਜੇ ਡਰਾਬੇ ਨੂੰ ਭੈ ਬਦਲਿਆਂ ਦੇ ਕੀ ਸਮਝਦੇ ਸੱਚ ਨੂੰ ਕੋਈ ਖਤਮ ਨਹੀਂ ਕਰ ਸਕਦਾ ਸੱਚ ਦਾ ਮਤਲਬ ਇਹ ਹੈ ਵੀ ਜਿਹੜੀ ਚੀਜ਼ ਖਤਮ ਨਹੀਂ ਹੁੰਦੀ ਨਾ ਪੁਰਾਣੀ ਹੁੰਦੀ ਹੈ ਨਾ ਖਤਮ ਹੁੰਦੀ ਹੈ ਆਪ ਖਤਮ ਹੋਣ ਵਾਲੀ ਚੀਜ਼ ਸੱਚ ਨੂੰ ਕਿਵੇਂ ਖਤਮ ਕਰ ਦੂ ਖਰਬੂਜਾ ਛੁਰੀ ਚੂੜ ਖਰਬੂਜਾ ਛੁਰੀ ਸੱਚ ਹੈ ਖਰਬੂਜੇ ਨੂੰ ਛੁਰੀ ਦੇ ਮਾਰੋ ਤਾਂ ਖਰਬੂਜਾ ਗਿਆ ਛੁਰੀ ਨੂੰ ਖਰਬੂਜੇ ਦੇ ਬਾਹਰ ਹੁੰਦਾ ਖਰਬੂਜਾ ਗਿਆ ਦੋਹੀ ਪਾਸੇ ਜਾਣਾ ਤਾਂ ਖਰਬੂਜੇ ਨਹੀਂ ਹੈ ਜਾਣਾ ਝੂਠ ਰਿਹਾ ਸੱਚ ਦਾ ਕੱਖ ਨਹੀਂ ਵੇੜਦਾ ਇਸ ਕਰਕੇ ਦਸਮ ਪਾਸ਼ਾ ਕਹਿ ਰਹੇ ਨੇ ਰੰਗਦੇਵ ਨੂੰ ਵੀ ਹਾਰਿਆ ਤੂੰ ਹੈ ਹਾਰਿਆ ਮੈਂ ਨਹੀਂ ਸੱਚ ਨਹੀਂ ਹਾਰਦਾ ਹੁੰਦਾ ਕਦੇ ਮੇਰਾ ਸੱਚ ਬਚ ਗਿਆ ਇਸ ਕਰਕੇ ਮੇਰੀ ਜਿੱਤ ਹੈ ਮੇਰਾ ਧਰਮ ਬਚ ਗਿਆ ਇਸ ਕਰਕੇ ਮੇਰੀ ਜਿੱਤ ਹੈ ਤੇਰਾ ਧਰਮ ਨਹੀਂ ਬਚਿਆ ਇਸ ਕਰਕੇ ਤੇਰੀ ਹਾਰ ਹੈ ਇਹਦਾ ਧਰਮ ਬਚ ਗਿਆ ਜਿੱਤਿਆ ਇਹ ਧਰਮ ਨਹੀਂ ਬਚਿਆ ਸੰਸਾਰ 'ਚ ਨਾ ਕੋਈ ਰਹਿ ਨਾ ਰਹਿਣਾ ਸੰਸਾਰ ਦਾ ਰਾਜ ਸੰਸਾਰ ਦਾ ਰਾਜ ਉਹਨਾਂ ਨੇ ਤਾਂ ਮੰਗਿਆ ਹੀ ਨਹੀਂ ਸੰਸਾਰ ਦਾ ਰਾਜ ਵੀ ਨਾ ਕਿਸੇ ਦਾ ਰਹਿ ਨਾ ਰਹਿਣਾ ਜੋ ਨਾ ਰਹਿਣ ਵਾਲੀ ਚੀਜ਼ ਆ ਉਹਨੂੰ ਨਹੀਂ ਬਚਾਈਦਾ ਹੁੰਦਾ ਔਰ ਰੰਗ ਦੇ ਬਚਾਉਂਦਾ ਤਾਂ ਨਾ ਰਹਿਣ ਵਾਲੀ ਚੀਜ਼ ਨੂੰ ਔਰ ਰਹਿਣ ਵਾਲੀ ਚੀਜ਼ ਲਈ ਨਾ ਰਹਿਣ ਵਾਲੀ ਚੀਜ਼ ਬਚਾ ਲਈ ਕਹਿੰਦੇ ਅਸੀਂ ਬਚਾਇਆ ਉਹ ਚੀਜ਼ ਨੂੰ ਜਿਹੜੀ ਰਹਿਣ ਵਾਲੀ ਹੈ ਮੇਰੀ ਉਹ ਬਚ ਗਈ ਤੇਰੀ ਨਾ ਰਹਿਣ ਵਾਲੀ ਬਚਾਈਏ ਤਾਂ ਇਹ ਹੁਣੀ ਬਚਣੀ ਉਹ ਹੁਣੀ ਨਹੀਂ ਰਹੀ ਤੇਰੇ ਕੋ ਤੂੰ ਹਾਰ ਗਿਆ ਦੁਬਦਾਵੇਂ ਦੋਨੋਂ ਗਏ ਮਾਇਆ ਬਣੀ ਨਾ ਰਾਮ ਤੇਰੇ ਦੋਏ ਗਏ ਮੇਰੇ ਦੋਏ ਬਚ ਗਏ ਆ ਲੋਕ ਵੀ ਬਚ ਗਿਆ ਮੇਰਾ ਪਰਲੋਕ ਵੀ ਬਚ ਗਿਆ ਅੱਜ ਬਦਨਾਮੀ ਕੀਤੀ ਹੈ ਮੁਸਲਮਾਨ ਦੇ ਮੂੰਹੋਂ ਵੀ ਸੁਣ ਲੋ ਬਦਨਾਮੀ ਹੋ ਦੇਵ ਦੀ ਖਾਲਸੇ ਦੀ ਕੋਈ ਬਦਨਾਮੀ ਨਹੀਂ ਹੈ ਬਾਦ ਵਾਲੇ ਅੱਜ ਵਾਲੇ ਦੀ ਜਾਇ ਹੋਵੇ ਅੱਜ ਵਾਲਾ ਤਾਂ ਖਾਲਸਾ ਹੀ ਨਹੀਂ ਹੈ ਨਾ ਅੱਜ ਵਾਲੇ ਦੀ ਖਾਲਸਾ ਹੈ ਕਿ ਦੀ ਗੱਲ ਛੱਡੋ ਉਦੋਂ ਤੱਕ ਬੰਦੇ ਬਹਾਦਰ ਤੋਂ ਪਹਿਲਾਂ ਪਹਿਲਾਂ ਤੱਕ ਬੰਦੇ ਬਹਾਦਰ ਤੋਂ ਬਾਅਦ ਗਾਜਰਾਂ ਨੂੰ ਗੁੱਟੀਆਂ ਇਕੱਠੀਆਂ ਹੋ ਗਈਆਂ ਝਗੜਾ ਵੀ ਹੋਇਆ ਤਤ ਖਾਲਸੇ ਦਾ ਬੰਦੀਆਂ ਇਸੇ ਕਰਕੇ ਉਹਨਾਂ ਨੂੰ ਗੁੜਤੀ ਦਿੱਤੀ ਹੋਈ ਸੀ ਦਸਮ ਪਾਸ਼ਾ ਦੀ ਬੰਦੇ ਕੋ ਗੁੜਤੀ ਹੈ ਨਹੀਂ ਸੀ ਕੱਲੀ ਗੁੜਤੀ ਨਾਲ ਗੱਲ ਨਹੀਂ ਬਣਦੀ ਜਨਮ ਨਾਲ ਵੀ ਗੱਲ ਬਣਦੀ ਜਨਮ ਉਹਨਾਂ ਦਾ ਸਿੱਖੀ ਦਾ ਹੋਇਆ ਹੋਇਆ ਸੀ ਸਿੱਖੀ ਬੰਦੇ ਬਾਹਰ ਨੂੰ ਸਿੱਖੀ ਬਾਰੇ ਗਿਆਨ ਕੋਈ ਨਹੀਂ ਸੀ ਫਿਰ ਪੌੜ ਪੌੜੇ ਲਈ ਸੀ ਨਾ ਕੱਲੀ ਗੁੜਤੀ ਨਾਲ ਕੁਝ ਨਹੀਂ ਹੋਇਆ ਇਹ ਪੌੜ ਗੁੜਤੀ ਹੋਈ ਹੈ ਹੋਰ ਕੁਝ ਨਹੀਂ ਹੈ ਨਿਆਣਾ ਹੋਵੇ ਕਿਸੇ ਦਾ ਤੇ ਗੁੜਤੀ ਦੇ ਦੇਵੇ ਕੋਈ ਬਹੁਤਾ ਅਸਰ ਨਹੀਂ ਪੈਂਦਾ ਹੁੰਦਾ ਗੁੜਤੀ ਦਾ ਜਿਹੜਾ ਖੂਨ ਆ ਉਹਦਾ ਅਸਰ ਜ਼ਿਆਦਾ ਹੁੰਦਾ ਗੁੜਤੀ ਦਾ ਅਸਰ ਘੱਟ ਹੁੰਦਾ ਨਾਨਕ ਦੇ ਘਰ ਜਿਨ੍ਹਾਂ ਦਾ ਜਨਮ ਹੋਇਆ ਔਰ ਦਸਮ ਪਾਸ਼ਾ ਨੇ ਜਿਹਨੂੰ ਗੁੜਤੀ ਦਿੱਤੀ ਹੈ ਬੇਦੀਆਂ ਦੇ ਜਨਮ ਹੋਇਆ ਛੋਟੀਆਂ ਦੀ ਗੁੜਤੀ ਹੈ ਉਹਨੇ ਅਸਲੀ ਖਾਲਸਾ ਤਤ ਖਾਲਸਾ ਆਦ ਬਾਣੀ ਨਾਲ ਜਨਮ ਹੋਇਆ ਦਸਮ ਦੀ ਗੁੜਤੀ ਆਈ ਹੈ ਫਿਰ ਹੈ ਖਾਲਸਾ ਉਹ ਤਾਂ ਗੁੜਤੀ ਹੈ ਜਿਹੜੀ ਬਹੁਲ ਹੈ ਗੁੜਤੀ ਵੀ ਤਾਂ ਦਿੰਦੇ ਜੰਮੇ ਹੋਏ ਨੂੰ ਉਹ ਤਾਂ ਗੁੜਤੀ ਹੋਈ ਹੈ ਪਰ ਗੁੜਤੀ ਦਾ ਵੀ ਅਸਰ ਹੁੰਦਾ ਹੈ ਇਹ ਨਾ ਕਹੋ ਕਹਿੰਦਾ ਆਪਾਂ ਕਹਿੰਦੇ ਨਿਆਣੇ ਨੂੰ ਫਲਾਣੇ ਦੀ ਗੁੜਤੀ ਆਈ ਹੋਈ ਹੈ ਕੱਲੀ ਗੁੜਤੀ ਹੋ ਸੀ ਉਹਨੂੰ ਜੰਗ ਤਾਂ ਲੜਿਆ ਗੁੜਤੀ ਵਾਲੀ ਗੁੜਤੀ ਤੇ ਜੰਗ ਕਰਨ ਦੀ ਸੀ ਜੰਗ ਲੜਿਆ ਫਲਸਫੀ ਦਾ ਪਤਾ ਨਹੀਂ ਸੀ ਵਿਚਾਰਧਾਰਾ ਨਹੀਂ ਸੀ ਉਹਨੂੰ ਪਤਾ ਸਿੱਖੀ ਦੀ ਵਿਚਾਰਧਾਰਾ ਬਾਰੇ ਗਿਆ ਨਹੀਂ ਸੀ ਜੰਗ ਦੇ ਉਲੜੇ ਗੁਰਤੀ ਦੇ ਸਾਰੇ ਗੁਰਤੀ ਦੇ ਸਾਰੇ ਗੁਰਤੀ ਜੋ ਮਾਲਕ ਦੀ ਸੀ ਗੁਰਤੀ ਪੂਰੀ ਸੀ ਗੁਰਮਤ ਹੈ ਨਹੀਂ ਸੀ ਗੁਰਮਤ ਤੋਂ ਆ ਕੇ ਮਾਰ ਖਾ ਗਿਆ ਉੱਥੇ ਮਤ ਪੈਦਾ ਜਾਂਦਾ ਸੀ ਜਿਹੜੇ ਪੰਜ ਪਿਆਰਿਆਂ ਵਾਲੀ ਬਰਾਬਰੀ ਵਾਲੀ ਗੱਲ ਛੱਡ ਗਈ ਹੈ ਸਾਡੇ ਕੋਲ ਸਭ ਕੁਝ ਹੈ ਅੱਜ ਅਸੀਂ ਜੋ ਦੇਖਦੇ ਹਾਂ ਨਾਲ ਦਾਲੇ ਸੰਸਾਰ ਵਿੱਚ ਉਹਦਾ ਪ੍ਰਭਾਵ ਕਬੂਲ ਕਰ ਲਿਆ ਅੱਖਾਂ ਅੱਖਾਂ ਵੈਰੀ ਹੋ ਗਈ ਅੱਖਾਂ ਨੇ ਰਿਐਕਸ਼ਨ ਕਰਤਾ ਅੱਖਾਂ ਦੇ ਰਿਐਕਸ਼ਨ ਤੋਂ ਬਚ ਨਹੀਂ ਸਕੇ ਅਸੀਂ ਦੇਖਦੇ ਹਾਂ ਕੰਨਾਂ ਦੇ ਜਿਹੜਾ ਰਿਐਕਸ਼ਨ ਇਹ ਦੋ ਅੱਖਰ ਕੰਨਾਂ ਨੇ ਰਿਐਕਸ਼ਨ ਕਰਤਾ ਸਰ ਇਹ ਤੋਂ ਬਚਣ ਵਾਸਤੇ ਕਿਹਾ ਹੋਇਆ ਸੀ ਇਹ ਨੇਤਰੋਂ ਵੇਰਿਓ ਹਰ ਤੋਂ ਮੈਂ ਜੋ ਧਰੀ ਹਰ ਵੇਲੇ ਵਰਨ ਦੇਖੋ ਕੋਈ ਅਸੀਂ ਇਹ ਕੁਝ ਨਹੀਂ ਕਰਕੇ ਹੋਰ ਕੁਝ ਕਰ ਲਿਆ ਸਾਨੂੰ ਕੋਠੀਆਂ ਦੇਂਦੀਆਂ ਨੇ ਕਾਰਾਂ ਦੇਂਦੀਆਂ ਨੇ ਮੇਰੇ ਕੋਲ ਵੀ ਇਹ ਜੀ ਕੋਠੀ ਹੋਵੇ ਮੇਰੇ ਕੋਲ ਵੀ ਕਾਰ ਹੋਵੇ ਜੇ ਅਸੀਂ ਹਰ ਦੇਖਦੇ ਅੰਦਰਲੀ ਅਵਸਥਾ ਦੇਖਦੇ ਤਾਂ ਅਸੀਂ ਦੇਖਦੇ ਸੰਸਾਰ ਚ ਅੰਦਰਲੀ ਅਵਸਥਾ ਕਿਹਦੀ ਵੱਡੀ ਹੈ ਸਾਡੀ ਉਹ ਤੋਂ ਵੱਡੀ ਚਾਹੀਦੀ ਜਿਹੜਾ ਨਾਮ ਧਨ ਦਾ ਕੰਪੀਟੀਸ਼ਨ ਹੈ ਇਹਦੀ ਰੇਸ ਚਾਹੀਦੀ ਸੀ ਸਾਡੀ ਨਾ ਕਿ ਸੰਸਾਰੀ ਧਨ ਦੀ ਰੇਸ ਚਾਹੀਦੀ ਸੀ ਨਾਮ ਧਨ ਦੀ ਰੇਸ ਛੱਡ ਕੇ ਸੰਸਾਰੀ ਧਨ ਦੀ ਰੇਸ ਵਿੱਚ ਪੈ ਗਿਆ ਸਿੱਖ ਇਹ ਗੁਰਮਤਿ ਖਿਲਾਫ ਹੈ ਇਹ ਅੱਖਾਂ ਦਾ ਰਿਐਕਸ਼ਨ ਹੈ ਕੰਨਾਂ ਦਾ ਰਿਐਕਸ਼ਨ ਕੀ ਹੈ ਗੁਰਮੁਖੀ ਭਾਸ਼ਾ ਦੀ ਬਜਾਏ ਮਨਮੁਖੀ ਭਾਸ਼ਾ ਨੇ ਸੁਣ ਕੇ ਉਹ ਮੰਨ ਲਈ ਮਾਧੋ ਅਵਿਦਿਆ ਹਿਤਕੀਨ ਵਿਵੇਕ ਦੀ ਮਲੀਨ ਜਿੱਦਣ ਦੇ ਜੰਮੇ ਕੰਨਾਂ ਨਾਲ ਇਹ ਤਾਂ ਸੁਣਿਆ ਆ ਤੇਰਾ ਆ ਮੇਰਾ ਮਾਂ ਪਿਓ ਹੈ ਜੰਮਣਾ ਮਰਨਾ ਜੋ ਸੁਣਿਆ ਸੰਸਾਰ ਦੇ ਵਿੱਚ ਉਹ ਤੇ ਭਰੋਸਾ ਕਰ ਲਿਆ ਵੀ ਇਹ ਸੱਚ ਹੈ ਜੋ ਦੀਂਦਾ ਸਭ ਕੁਝ ਸੱਚ ਹੈ ਗੁਰਬਾਣੀ ਕਹਿੰਦੀ ਸੀ ਜੋ ਦੀਦਾ ਹੈ ਤੂੰ ਇਹਨੂੰ ਸੱਚ ਨਾ ਮੰਨ ਤੈ ਜੀਵਨ ਜਗ ਸੱਚ ਸੱਚ ਕਰ ਤੇ ਗੁਰਬਾਣੀ ਦੀ ਗੱਲ ਨਹੀਂ ਮੰਨੀ ਮਨੋਂ ਖਾਲੀ ਮੰਨ ਲਈ ਇੱਥੇ ਕੰਨ ਧੋਖਾ ਦੇ ਕੱਚੀ ਬਾਣੀ ਜਿਹੜੀ ਸਾਡੀ ਭਾਸ਼ਾ ਹੈ ਵਿਦਵਾਨਾਂ ਦੀ ਭਾਸ਼ਾ ਹੈ ਮਨੁੱਖਾਂ ਦੀ ਬੋਲੀ ਹੈ ਉਹ ਪੜ ਕੇ ਅਰਥ ਕਰਨ ਲੱਗੇ ਗੁਰਬਾਣੀ ਦੇ ਸਮਝਣ ਲੱਗੇ ਗੁਰਬਾਣੀ ਨੂੰ ਇਹ ਤਾਂ ਬੋਲੀ ਨਹੀਂ ਇਹ ਗੁਰਮੁਖਾਂ ਦੀ ਬੋਲੀ ਹੈ ਗੁਰਮੁਖਾਂ ਦੀ ਬੋਲੀ ਕੀ ਹੁੰਦੀ ਹੈ ਗੁਰਮੁਖਾਂ ਦੀ ਬੋਲੀ ਦੇ ਸ਼ਬਦ ਹੋਰ ਘੜੇ ਹੋਏ ਹੁੰਦੇ ਨੇ ਘੜੀ ਹੈ ਸ਼ਬਦ ਸੱਚੀ ਟਕਸਾਲ ਕੌਣ ਕਰਦੇ ਨੇ ਜਿੰਨ ਕੋ ਨਦਰ ਕਰਮ ਕਾਰ ਇਹ ਤਾਂ ਬੋਲੀ ਘੜੀ ਹੋਈ ਹੈ ਹੋਰ ਗੁਰਮੁਖਾਂ ਨੇ ਵੀ ਸੱਚ ਕਿਵੇਂ ਸਮਝਾਉਣਾ ਹੈ ਸੱਚ ਸਮਝਾਇਆ ਹੀ ਇਸ ਬੋਲੀ ਜਾ ਸਕਦਾ ਸਾਡੀ ਬੋਲੀ ਚ ਝੂਠ ਸਮਝਾਇਆ ਜਾਂਦਾ ਸੱਚ ਸਮਝਾਇਆ ਨਹੀਂ ਜਾ ਸਕਦਾ ਜੋ ਕੁਝ ਗੁਰਬਾਣੀ ਚ ਕਿਹਾ ਸੀ ਉਹਦੀ ਉਹ ਮੰਨਿਆ ਨਹੀਂ ਕਿਉਂਕਿ ਅੱਖਾਂ ਦਾ ਧੋਖਾ ਦਿੱਤਾ ਹੈ ਪਹਿਲਾਂ ਨਾ ਮੰਨਣ ਵਾਲੀ ਗੱਲ ਸੁਣਨ ਵਾਲੀ ਗੱਲ ਸੁਣੀ ਨਹੀਂ ਜਿਹੜੀ ਨਾ ਸੁਣਨ ਵਾਲੀ ਸੀ ਉਹ ਸੁਣੀ ਹੋਈ ਹੈ ਮੰਨੀ ਹੋਈ ਹੈ ਮੰਨਣ ਵਾਲੀ ਗੱਲ ਮੰਨੀ ਨਹੀਂ ਸੁਣੀ ਹੋਈ ਨਹੀਂ ਪਹਿਲਾਂ ਗੱਲ ਬੰਨੇ ਤਾਂ ਤਾਂ ਜੇ ਸੁਣੀ ਬਹੁਤ ਕੁਝ ਬਾਣੀ ਜਾ ਜਿਹੜਾ ਅਸੀਂ ਸੁਣਿਆ ਹੀ ਨਹੀਂ ਜੇ ਸੁਣਿਆ ਤਾਂ ਪਹਿਲਾਂ ਤਾਂ ਕੰਨ ਦੇ ਅੰਦਰ ਨਹੀਂ ਗਿਆ ਜੇ ਅੰਦਰ ਗਿਆ ਤੇ ਜਦ ਇਧਰ ਦੀ ਨਿਕਲ ਗਿਆ ਬਾਹਰ ਅਣ ਸੁਣਿਆ ਕਰਤਾ ਜੀਵਨ ਸੱਚ ਕਰਕੇ ਕਿਹਨੇ ਨਹੀਂ ਜਾਣਿਆ ਹੋਇਆ ਇੱਕ ਆਦਮੀ ਦੱਸੋ ਰੋਜ਼ ਪੜਦੇ ਸੱਚ ਕਰਕੇ ਜਾਣੇ ਕੀ ਫਾਇਦਾ ਹੋਇਆ ਸੁਣੇਗਾ ਸੁਣੇਗਾ ਕੀ ਫਾਇਦਾ ਗੁਰ ਕੀ ਮਤ ਤੋਂ ਲੈ ਹੋਏ ਆਣੇ ਭਗਤ ਬਿਨਾ ਉਹ ਡੁੱਬੇ ਸਿਆਣੇ ਡੁੱਬਣਾ ਮਨਜ਼ੂਰ ਹੈ ਪਰ ਗੁਰ ਕੀ ਮਤ ਨਹੀਂ ਲੈਣੀ ਇਹ ਹੋਈ ਤਾਂ ਹੈ ਆਣੇ ਤੂੰ ਗੁਰ ਕੀ ਮਤ ਲੈ ਲੈ ਨਹੀਂ ਤਾਂ ਬੜੇ ਬੜੇ ਸਿਆਣੇ ਇਸ ਭਗਤੀ ਦੇ ਬਿਨਾ ਡੁੱਬ ਗਏ ਦਾ ਇਹ ਅਰਥ ਕੋਈ ਔਖਾ ਅਰਥ ਨਹੀਂ ਹੈ ਸਪਸ਼ਟ ਹੈ ਪਰ ਅਸੀਂ ਜੇ ਗੁਰ ਕੀ ਮਤ ਨਹੀਂ ਲੈਂਦੇ ਇਹ ਮੰਨ ਕੇ ਚੱਲਦੇ ਵੀ ਡੁੱਬਣਾ ਮਨਜ਼ੂਰ ਹੈ ਪਰ ਗੁਰ ਕੀ ਮਤ ਨਹੀਂ ਲੈਣੀ ਫਿਰ ਵੀ ਅਸੀਂ ਸਿੱਖਾਂ ਫਿਰ ਵੀ ਅਸੀਂ ਸਿੱਖਾਂ ਤੇ ਗੁਰ ਕੀ ਮਰਜ਼ੀ ਨਹੀਂ ਸਿੱਖ ਕਿਵੇਂ ਬਈ ਕਿਹੜੀ ਗੱਲ ਸੁਣੀ ਹੈ ਗੁਰਬਾਣੀ ਦੀ ਦੱਸੋ ਤਾਂ ਸਹੀ ਇੱਕ ਗੱਲ ਸੁਣ ਕੇ ਖੜ ਜਾਓ ਸਾਰੀ ਬਾਣੀ ਤੁਹਾਡੀ ਸਪੋਰਟ ਤੇ ਆ ਜੂਗੀ ਇੱਕ ਗੱਲ ਸੁਣ ਕੇ ਉਹਦੇ ਤੇ ਪਹਿਰਾ ਦੋ ਬਾਕੀ ਸੁਣਨ ਦੀ ਲੋੜ ਨਹੀਂ ਤੁਸੀਂ ਬਿਲਕੁਲ ਸਿੱਖ ਬਣ ਜਾਓਗੇ ਇੱਕ ਗੱਲ ਤੇ ਖੜ ਜਾਓ ਇੱਥੇ ਤੇ ਖੜ ਜਾਓ ਗੁਰ ਕੀ ਮਤ ਲੈ ਆਣ ਬਹੁਤੀਆਂ ਸੁਣਨ ਦੀ ਲੋੜ ਨਹੀਂ ਬਹੁਤੀ ਬਾਣੀ ਪੜਨ ਦੀ ਲੋੜ ਨਹੀਂ ਇੱਕ ਪੁਆਇੰਟ ਤੇ ਖੜਾ ਦਾ ਸਹੀ ਕਿਤੇ ਜਦ ਕਿਤੇ ਖੜੇ ਹੀ ਨਹੀਂ ਫਿਰ ਸਿੱਖ ਕਿਵੇਂ ਆ ਫਿਰ ਲੋਕ ਸਾਨੂੰ ਸਿੱਖ ਕਿਉਂ ਮੰਨਣ ਅਸੀਂ ਉਹਨਾਂ ਦਾ ਗੁੱਸਾ ਕਿਉਂ ਕਰਦੇ ਹਾਂ ਸਿੱਖ ਨਹੀਂ ਕਹਿੰਦੇ ਕਦੇ ਵੀ ਗੁਰਮੁਖ ਨਹੀਂ ਕਹਿੰਦੇ ਕਦੇ ਵੀ ਸਾਨੂੰ ਨਾ ਨਿੰਦੋ ਜਿਹੜਾ ਨਾ ਨਿੰਦੋ ਕਹਿੰਦਾ ਉਹ ਨਿੰਦਕਾਪ ਹੈ ਪੜਦਾ ਉਹ ਹੈ ਜਿਹੜਾ ਫੱਟੀ ਲਿਖ ਕੇ ਸਵਾਲ ਕੱਢ ਕੇ ਟੀਚਰ ਕੋਲ ਲੈ ਕੇ ਜਾਂਦਾ ਵੀ ਦੱਸੋ ਮੇਰੀ ਇਹ ਕੀ ਗਲਤੀ ਹੈ ਕੋਈ ਗਲਤੀ ਤਾਂ ਨਹੀਂ ਤਾਂ ਪੜਦੇ ਅਸੀਂ ਕਹਿੰਦੇ ਜੋ ਕੁਛ ਆਮ ਹੈ ਜੋ ਮੰਨਿਆ ਮੇਰਾ ਠੀਕ ਹੈ ਕੌਣ ਹੁੰਦਾ ਮੈਨੂੰ ਟੋਕਣ ਵਾਲਾ ਪੜ ਮੈਂ ਜਾਵਾਂਗੇ ਕਿਵੇਂ ਪੜ ਜਾ ਕਿਵੇਂ ਸਿੱਖਿਆ ਲੈ ਲੈਣ ਕਿਸੇ ਦੀ ਲੋੜ ਨਹੀਂ ਹੈ ਬਾਣੀ ਦਾ ਵਿਰੋਧ ਕਰਨ ਦੀ ਹੁਣ ਸਾਨੂੰ ਰਹੀ ਅਸੀਂ ਇੰਨੀ ਤਾਲਾਤ ਆ ਬਾਣੀ ਦਾ ਵਿਰੋਧ ਕਰਨ ਵਾਲੇ ਬਾਕੀ ਕਿਸੇ ਦੀ ਲੋੜ ਨਹੀਂ ਫਿਰ ਗੁਰੂ ਕਿਹੜੇ ਅੱਗੇ ਤੁਸੀਂ ਕਿਹੜੇ ਮੂੰਹ ਨਾਲ ਅਰਦਾਸ ਕਰਦੇ ਹੋ ਖੜੇ ਹੋ ਕੇ ਕਿਹੜੇ ਮੂੰਹ ਨਾਲ ਅਰਦਾਸ ਕਰਦੇ ਹੋ ਖੜੇ ਹੋ ਕੇ ਫਿਰ ਕਿਹਦੇ ਮੂਰੇ ਕਰਦੇ ਹੋ ਅਰਦਾਸ ਪਰਮੇਸ਼ਰ ਮੂਰੇ ਨਹੀਂ ਕਰਦੇ ਜਿਹਦੇ ਮੂਰੇ ਗੁਰਬਾਣੀ ਕਹਿੰਦੀ ਅਰਦਾਸ ਉਹਦੇ ਮੂਰੇ ਵੀ ਨਹੀਂ ਕਰਦੇ ਸ਼ਾਇਦ ਇਸ ਕਰਕੇ ਨਹੀਂ ਕਹਿੰਦੇ ਵੀ ਉਹਦੇ ਮੁਲਜ਼ਮਾਂ ਸੀ ਸਕੇ ਇਹਨਾਂ ਗੁਰੂਆਂ ਦੇ ਵੀ ਨਹੀਂ ਹੈਗੇ ਤੁਸੀਂ ਜਿਨ੍ਹਾਂ ਨੇ ਸਾਨੂੰ ਕਿਹਾ ਐ ਕਰਿਓ ਐ ਨਾ ਕਰਿਓ ਉਹ ਅਸੀਂ ਕਰਦੇ ਹਾਂ ਤੋਂ ਉਲਟ ਉਹਨਾਂ ਨੇ ਕਹੇ ਤੋਂ ਉਹਨਾਂ ਉਹ ਤੁਸੀਂ ਜੋ ਮਰਜ਼ੀ ਮੰਨੀ ਜਾਓ ਤੁਹਾਨੂੰ ਸਕੇ ਨਹੀਂ ਮੰਨਦੇ ਉਹਨਾਂ ਦੀ ਮਤ ਨੂੰ ਤੁਸੀਂ ਉਹ ਖਰਾਬ ਕਰਦੇ ਹੋ ਉਲਟੇ ਰਾਹ ਪਾਉਨੇ ਹੋ ਤੋ ਸਾਡੇ ਨਾਲ ਰਾਜੀ ਕਿਵੇਂ ਹੋ ਜਾਣ ਕਿ ਕਿਵੇਂ ਤੁਸੀਂ ਮੰਨ ਲਿਆ ਵੀ ਸਾਡੇ ਨਾਲ ਰਾਜੀ ਨੇ ਤੁਸੀਂ ਜੋ ਮਰਜ਼ੀ ਮੰਨੀ ਜਾਓ ਉਹ ਤੁਹਾਡੇ ਨਾਲ ਕੋਈ ਰਾਜੀ ਨਹੀਂ ਇਸ ਕਰਕੇ ਜੋ ਸਿੱਖਾਂ ਨਾਲ ਹੋ ਰਿਹਾ ਠੀਕ ਹੋ ਰਿਹਾ ਇਦੋਂ ਵੀ ਜ਼ਿਆਦਾ ਹੋਣਾ ਚਾਹੀਦਾ ਇਹਨਾਂ ਨੂੰ ਹਰ ਵਿਸਰਤ ਸਦਾ ਗੁਰਬਾਣੀ ਕਹਿੰਦੀ ਹੈ ਗੁਰਬਾਣੀ ਝੂਠੀ ਹੋਈ ਵੇ ਗੁਰਬਾਣੀ ਝੂਠੀ ਹੋਵੇ ਇਹ ਹੁਕਮ ਦਰਗਾਹ ਦਾ ਕਿਸੇ ਦਾ ਕਿਹਾ ਹੋਇਆ ਨਹੀਂ ਇਹ ਸੱਚਾ ਹੋਊਗਾ ਝੂਠਾ ਨਹੀਂ ਹੋ ਸਕਦਾ ਜਿਵੇਂ ਸੰਸਾਰ ਦਾ ਹਰ ਵਿਸਰਿਆ ਹੋਇਆ ਉਹ ਸਾਡਾ ਹਰ ਵਿਸਰਿਆ ਜੇ ਜੀ ਸੰਸਾਰ ਨੂੰ ਖਾਰੀ ਹੋ ਜੀ ਸਾਨੂੰ ਖਾਰੀ ਸਪੈਸ਼ਲ ਉਹਦੇ ਵਾਸਤੇ ਹੈ ਜਿਹੜਾ ਗੁਰੂ ਬਾਣਾ ਹੈ ਉਹਦੇ ਵਾਸਤੇ ਕੋਈ ਸਪੈਸ਼ਲ ਹੋ ਸਕਦਾ ਦੂਏ ਵਾਸਤੇ ਕੋਈ ਸਪੈਸ਼ਲ ਨਹੀਂ ਕਿਰਪਾ ਉਹਦੇ ਤੇ ਕਨੇਰੀ ਹੋ ਸਕਦੀ ਹੈ ਜਿਹੜਾ ਗੁਰੂ ਬਾਣਾ ਹੈ ਥੋੜੀ ਸਾਰਿਆਂ ਦੇ ਹੀ ਥੋੜੀ ਕਿਰਪਾ ਤਾਂ ਸਾਰਿਆਂ ਤੇ ਗਿਆ ਐ ਜੇ ਸਿੱਖ ਤਾਂ ਸਾਰੇ ਹੀ ਨੇ ਜਾਇ ਜੇ ਅਸੀਂ ਉਹਦੇ ਇਦੋਂ ਵੀ ਚੰਗੇ ਨੇ ਕਈ ਧਰਮਾਂ ਦੇ ਵਿੱਚ ਆਦਮੀ ਸਿਰਫ ਬਾਣਾ ਹੀ ਨਹੀਂ ਪਾਇਆ ਹੋਇਆ ਭਲੇ ਕੰਮ ਕਰਨ ਵਾਲੇ ਲੋਕਾਂ ਦਾ ਭਲਾ ਸੋਚਣ ਵਾਲੇ ਉਹੇ ਜਿਹਾ ਧਰਮ ਜਿਹਾ ਅਸੀਂ ਮੰਨੀ ਬੈਠੇ ਆ ਲੰਗਰ ਚਲਾਉਣੇ ਕਰਨਾ ਉਹ ਕਰਨਾ ਤਾਂ ਸਾਰੇ ਧਰਮ ਕੋਈ ਨਾ ਲੱਗਦਾ ਇੱਥੇ ਫਿਰ ਤਾਂ ਕੋਈ ਫਰਕ ਨਹੀਂ ਹੈ ਉਹ ਅਗਲੀ ਗੱਲ ਨਹੀਂ ਹੈ ਜਿੱਥੋਂ ਜਾ ਕੇ ਸਾਰੇ ਧਰਮਾਂ ਦਾ ਇੱਕ ਰਸਤਾ ਬਣਦਾ ਉਹ ਗੱਲ ਸਾਡੇ ਕੋਲ ਵੀ ਨਹੀਂ ਹੈ ਦੂਏ ਧਰਮਾਂ ਤੋਂ ਖੈਰ ਹੈ ਨਹੀਂ ਸਾਡੇ ਕੋਲ ਹੈ ਅਸੀਂ ਉਹ ਗੱਲ ਦੱਸਣੀ ਸੀ ਲੋਕਾਂ ਨੂੰ ਇੱਥੇ ਤੱਕ ਸੰਤੋਖ ਤੱਕ ਤੋਂ ਗਾਹਾਂ ਦਾ ਰਸਤਾ ਕੀ ਹੈ ਇਹ ਜ਼ਿੰਮੇਵਾਰੀ ਸਾਡੀ ਸੀ ਇੱਥੇ ਥੱਲੇ ਸੰਤੋਖ ਤੱਕ ਤਾਂ ਕਿਸੇ ਵੀ ਧਰਮ ਦਾ ਬੰਦਾ ਆ ਸਕਦਾ ਹੈ ਮੀਆਂ ਮੀਰ ਆ ਗਿਆ ਆਇਆ ਹੋਇਆ ਸੀ ਬੁੱਢ ਨਸ਼ਾ ਆਇਆ ਹੋਇਆ ਸੀ ਸੰਤੋਖ ਤੱਕ ਪਤਾ ਚੱਲ ਨਹੀਂ ਲੱਗਿਆ ਉਹਨੂੰ ਗਾਂ ਸਮਝਾਉਣ ਵਾਸਤੇ ਹਿੰਦੂ ਮਤ ਵੀ ਸੰਤ ਆਏ ਹੋਏ ਸੀ ਬਹੁਤ ਸਾਰੇ ਗੁਰੂ ਅਮਰਦਾਸ ਜੀ ਆਏ ਹੋਏ ਸੀ ਪਰ ਅੱਗੇ ਨਹੀਂ ਸੀ ਰਾਹ ਮਿਲਦਾ ਸੰਤੋਖ ਤੱਕ ਕਬੀਰ ਪਹੁੰਚਿਆ ਸੀ ਅੱਗੇ ਨਹੀਂ ਸੀ ਰਾਹ ਮਿਲਦਾ ਅਗਲਾ ਰਾਹ ਦੱਸਣ ਦੀ ਜ਼ਿੰਮੇਵਾਰੀ ਸਿੱਖਾਂ ਦੀ ਹੈ ਕਿਉਂਕਿ ਸਾਡੇ ਕੋਲ ਹੈ ਅਗਲੀ ਗੱਲ ਹੋਰ ਕਿਸੇ ਕੋਲ ਹੈ ਨਹੀਂ ਅਗਲੀ ਗੱਲ ਅਸੀਂ ਆਪ ਹੀ ਨਹੀਂ ਮੰਨਦੇ ਅਸੀਂ ਆਪ ਹੀ ਨਹੀਂ ਐਕਸੈਪਟ ਕੀਤੀ ਦੂਏ ਨੂੰ ਕੀ ਕਹਾਂਗੇ ਅਸੀਂ ਉਹ ਸਾਨੂੰ ਨਹੀਂ ਚੰਗੀ ਲੱਗਦੀ ਜਿੱਤ ਦੁਆਰੇ ਉੱਪਰ ਤੇ ਤੇ ਨਹੀਂ ਹੋਗਾ ਇਹ ਤਾਂ ਹੋ ਗਿਆ ਉਬਾਰ ਵਾਲੀ ਗੱਲ ਹੈ ਉਬਾਰ ਕੀ ਹੁੰਦਾ ਡੁੱਬਿਆ ਹੋਇਆ ਪਾਣੀ 'ਚ ਆਦਮੀ ਸਾਹ ਨਹੀਂ ਨਾ ਹੁੰਦਾ ਜਦ ਇੰਨਾ ਉੱਪਰ ਕੇ ਨੰਗਾ ਹੋ ਜਵੇ ਨਾ ਨੱਕ ਵੀ ਨੰਗਾ ਹੋ ਜਵੇ ਸਾਹ ਉੱਡਦਾ ਬੁੱਢਾ ਤਾਹੋ ਉਬਰਿਓ ਗੁਣ ਕੀ ਲਹਿਰ ਚਿਪਾ ਕਰ ਜਦ ਸਾਹਣ ਲੱਗਿਆ ਤਾਂ ਸਮਝੋ ਡੁੱਬਣ ਤੇ ਬਚ ਗਿਆ ਕੋਈ ਵਿਆਕੁਲਤਾ ਸੀ ਡੁੱਬੇ ਹੋਏ ਦੀ ਖਤਮ ਹੋ ਵਿਆਕੁਲ ਸੀ ਕਬੀਰ ਜਦ ਉਹਨੂੰ ਸਮਝ ਆਈ ਵੀ ਹਾਂ ਕਹਾ ਰਸਤਾ ਚੱਲਦਾ ਚੱਲ ਪਿਆ ਦੇ ਉਹਨੂੰ ਸ਼ਾਂਤੀ ਹੋ ਗਈ ਵੀ ਹਾਂ ਹੁਣ ਪਾਰ ਰੱਖ ਜਾ ਹੁਣ ਬਚ ਜਾਾਂਗੇ ਹੁਣ ਸਾਹ ਆਉਣ ਲੱਗਿਆ ਹੁਣ ਨਹੀਂ ਮਰਦੇ ਇਹ ਤੋਂ ਥੱਲੇ ਨੂੰ ਡੁੱਬਦੇ ਨਹੀਂ ਮਰਦੇ ਹਾਂ ਨਹੀਂ ਸਾਹ ਹੁੰਦਾ ਨਾ ਗੁਣ ਕੀ ਲਹਿਰ ਚਬਕ ਕਹਿੰਦਾ ਉਹ ਗੁਣ ਕੀ ਹੈ ਉਹ ਗੁਣ ਨਿਰਵੈਰ ਨਿਰਭਉ ਅਜੂਨੀ ਸਵੈਭੰ ਚਾਰੇ ਨੇ ਗੁਣ ਚਾਰ ਤਾਂ ਹੈਗੇ ਹੀ ਨੇ ਸਾਰਿਆਂ 'ਚ ਚਾਰੇ ਉਗਲਾਂ 'ਚ ਬਦਲੇ ਤੇ ਨਿਰਵੈਰ ਨਹੀਂ ਸੀ ਰਿਹਾ ਵੈਰ ਵਿਰੋਧ ਪੈ ਗਿਆ ਸੀ ਨਿਰਭਉ ਇਸ ਕਰਕੇ ਨਹੀਂ ਭੈ ਕਰਕੇ ਹੀ ਨਹੀਂ ਇਹ ਗੁਰਮਤ ਨੂੰ ਕਰਦਾ ਭੈ ਕਰਕੇ ਹੀ ਗੁਰਮਤ ਨਹੀਂ ਗ੍ਰਹਿਣ ਕਰਦਾ ਵੀ ਆਹ ਨਾ ਵਿਗੜ ਜਾ ਮੇਰਾ ਉਹ ਨਾ ਵਿਗੜ ਜਾ ਇਹ ਵੀ ਭੈ ਹੈ ਭੈ ਹੋਰ ਕੀ ਹੈ ਪਹਿਲਾਂ ਤਾਂ ਘਰਦਿਆਂ ਨੂੰ ਡਰ ਲੱਗਦਾ ਵੀ ਇਹ ਜੇ ਇਦਾਂ ਹੋ ਗਿਆ ਵੀ ਅਸੀਂ ਤਾਂ ਗਏ ਸੱਤ ਹੋ ਗਿਆ ਫਿਰ ਇਹਨੂੰ ਵੀ ਪਾਇਆ ਵੀ ਉਹ ਨਾ ਵਿਗੜ ਜਾ ਉਹ ਨਾ ਵਿਗੜ ਜਾ ਉਹ ਨਾ ਵਿਗੜ ਜਾ ਉਹ ਨਾ ਵਿਗੜ ਜਾ ਜਦ ਕੇ ਨਾ ਸਾਡੇ ਬਗਾੜਿਆ ਕੁਝ ਵਿਗੜਨਾ ਨਾ ਸਮਾਰਿਆ ਸਮਝਣਾ ਗੁਰਬਾਣੀ ਇਹ ਕਹਿੰਦੀ ਹੈ ਪਰ ਇਸ ਗੱਲ ਤੇ ਭਰੋਸਾ ਨਹੀਂ ਜਿਸ ਗੱਲ ਤੇ ਭਰੋਸਾ ਕਰੀਏ ਫਿਰ ਕੋਈ ਦਿੱਕਤ ਨਹੀਂ ਦਿੱਕਤ ਜ਼ਿਆਦਾ ਜਾਂ ਗੁਰਬਾਣੀ ਤੇ ਭਰੋਸਾ ਨਹੀਂ ਆਪਣੇ ਗੁਰੂ ਤੇ ਜਿਹਦਾ ਭਰੋਸਾ ਨਹੀਂ ਉਹ ਕਹੇ ਮੈਂ ਸਿੱਖਾਂ ਕਹਿੰਦਾ ਰਹੇ ਹਜ਼ਾਰ ਵਾਰ ਮੈਂ ਸਿੱਖਾਂ ਕਹਿੰਦਾ ਰਹੇ ਬਾਰ-ਬਾਰ ਮੈਂ ਸਿੱਖਾਂ ਹਰ ਸਾਹ-ਸਾਹ ਕਹਿੰਦਾ ਰਹੇ ਮੈਂ ਸਿੱਖਾਂ ਪਰ ਜੇ ਗੁਰੂ ਕਹ ਦੇਵੇ ਮੇਰਾ ਸਿੱਖ ਨਹੀਂ ਫਿਰ ਕੀ ਬਣੂ ਫਿਰ ਕੀ ਬਣੂ ਜੇ ਬਾਪ ਇਹ ਕਹਿੰਦਾ ਮੇਰਾ ਨਹੀਂ ਹੈ ਮੈਂ ਨਹੀਂ ਇਹਨੂੰ ਦੇਣਾ ਹਿੱਸਾ ਗੱਲ ਤਾਂ ਉਹ ਕਹੇ ਤੂੰ ਕਹੇ ਵੀ ਮੈਂ ਤਾਂ ਪਤਾ ਨਹੀਂ ਸਿੱਖਾਂ ਪਤਾ ਨਹੀਂ ਹਾਂ ਗੁਰੂ ਕਹੇ ਮੇਰਾ ਸਿੱਖ ਹੈ ਫੇਰ ਤਾਂ ਗੱਲ ਹੋਈ ਨਾ ਸਵਾਦ ਦੀ ਫੇਰ ਤਾਂ ਗੱਲ ਹੋਈ ਹੋਰ ਪਰ ਅਸੀਂ ਤਾਂ ਕਹਿੰਦੇ ਮੈਂ ਸਿੱਖਾਂ ਮੈਂ ਫੇਰ ਘੜੀਏ ਧੱਕੇ ਨਾਲ ਸਿੱਖ ਬਣਦੇ ਅਸੀਂ ਗੁਰੂ ਦੇ ਗੁਰੂ ਕੌਣ ਦਾ ਮੁਕਰਨ ਵਾਲਾ ਧੱਕਾ ਹੈ ਤਾਂ ਕਹਿੰਦਾ ਦਾ ਬਾਪ ਤੋਂ ਜਾਇਦਾਦ ਨਹੀਂ ਲੈ ਸਕਦਾ ਉਹਦੀ ਮਰਜ਼ੀ ਹੈ ਭਾਈ ਦਵੇ ਨਾ ਦਵੇ ਸਰਕਾਰ ਨੇ ਕਾਨੂੰਨ ਬਣਾਤਾ ਜਿਹਨੂੰ ਮਰਜ਼ੀ ਦੇ ਦੇਵੇ ਤੱਕਾ ਕਿਹਦੇ ਨਾਲ ਸੋਚਦੇ ਆ ਸਮਰੱਥ ਨਾਲ ਜਿਹੜਾ ਸਰਬ ਕਲਾ ਸਮਰੱਥ ਤੱਕਾ ਉਹਦੇ ਨਾਲ ਇਹ ਤੋਂ ਪਤਾ ਲੱਗੂਗਾ ਸਾਡੀ ਮਤ ਕਿੰਨੀ ਗਾ ਮਾਰੀ ਹੋਈ ਆ ਜਾਂ ਹੈਗੀ ਵੀ ਕੁਝ ਭੋਰਾ ਕਿਸੇ ਪਾਸੇ ਕਿਸੇ ਖੁੰਝੇ 'ਚ ਕੋਈ ਮਤ ਦਾ ਭੋਰਾ ਬਚਿਆ ਹੋਇਆ ਨਹੀਂ ਹੈ ਸਿੱਖਾਂ ਕਿਸੇ ਪਾਸੇ ਕੁਝ ਵੀ ਬਚਿਆ ਹੋਇਆ ਹੈ ਤੁਸੀਂ ਦੱਸ ਦੋ ਜਾਏਗਾ ਕੁਝ ਨਹੀਂ ਬਚਿਆ ਹੋਇਆ ਬਚਦਾ ਹੀ ਨਹੀਂ ਹੁੰਦਾ ਕੁਝ ਛੱਡ ਕੇ ਸੱਚ ਨੂੰ ਬਚਦਾ ਕੀ ਹੈ ਬਾਕੀ ਬਾਕੀ ਝੂਠ ਸੱਚ ਨੂੰ ਛੱਡ ਦਿਓ ਬਾਕੀ ਕੀ ਬਚਦਾ ਬਾਕੀ ਝੂਠ ਝੂਠ ਦਾ ਬਚਿਆ ਨਾ ਬਚਿਆ ਬਰਾਬਰ ਹੈ ਅੱਜ ਬਚਿਆ ਦੀਨ ਦਾ ਕੱਲ ਉਹਨੇ ਬਚਣਾ ਨਹੀਂ ਜੇ ਅੱਜ ਬਚਿਆ ਹੈ ਜੋ ਦੀਨ ਦਾ ਕੱਲ ਉਹਨੇ ਵੀ ਨਹੀਂ ਰਹਿਣਾ ਹੁਣ ਦੇਖਣਾ ਹੈ ਵੀ ਛੱਡ ਕੇ ਸਿੱਖੀ ਨੂੰ ਕੀ ਲਾਭ ਹੈ ਸਿੱਖੀ ਨੂੰ ਰੱਖ ਕੇ ਕੀ ਲਾਭ ਹੈ ਦੋਹਾਂ ਗੱਲਾਂ ਚੋਂ ਜਿਹੜੀ ਫਾਇਦੇਮੰਦ ਹੈ ਜਿਹੜਾ ਰਸਤਾ ਫਾਇਦੇਮੰਦ ਹੋ ਬਣਾ ਲਓ ਅਸਲ ਦੇ ਵਿੱਚ ਸਭ ਕੁਝ ਬਾਣੀ ਨੇ ਦੱਸ ਦਿੱਤਾ ਮੁੜ ਕੇ ਇਹਦੇ ਉੱਤੇ ਛੜਤਾ ਤੂੰ ਬੜਾ ਵਪਾਰੀ ਹੈ ਤੂੰ ਬੜਾ ਸਿਆਣਾ ਹੈ ਤੂੰ ਕੋਈ ਘਾਟਾ ਨਹੀਂ ਪਾਉਂਦਾ ਤੂੰ ਦੱਸ ਕਿਹੜੇ ਰਾਹ ਜਾਣਾ ਤੈ ਤੈ ਕੀ ਕਰਨਾ ਫਿਰ ਜ਼ਿੰਮੇਵਾਰੀ ਇਹਦੀ ਹੋਈ ਹੈ ਜ਼ਬਰਦਸਤੀ ਕੋਈ ਨਹੀਂ ਮਨਾ ਸਕਦਾ ਕਿਸੇ ਨੂੰ ਜ਼ਬਰਦਸਤੀ ਕੋਈ ਨਹੀਂ ਮਨਾ ਸਕਦਾ ਨਾ ਕਿਸੇ ਨੂੰ ਕੀ ਲੋੜ ਹੈ ਮਨਾਉਣ ਦੀ ਲੋੜ ਵੀ ਕੀ ਹੈ ਮਨਾਉਣ ਦੀ ਜੇ ਸਿਆਣਾ ਤਾਂ ਸਿੱਧੇ ਰਾਹ ਪਊਗਾ ਜੇ ਬਹੁਤਾ ਸਿਆਣਾ ਉਹਦਾ ਕੀ ਹੈ ਬਹੁਤ ਸਿਆਣਪ ਜਮ ਕਾ ਹੋਵੇ ਹਨ ਕਿ ਜਤਨ ਕਰ ਦੱਸੋ ਬਹੁਤਾ ਸਿਆਣਾ ਸਿਆਣਾ ਜਿਹੜਾ ਹੈਗਾ ਹੋਰ ਹੁੰਦਾ ਜਿਹੜਾ ਬਹੁਤਾ ਸਿਆਣਾ ਹੁੰਦਾ ਉਹ ਰੱਬ ਨੂੰ ਵੀ ਸਿਆਣਾ ਹੁੰਦਾ ਆਪਣੇ ਆਪ ਨੂੰ ਮੰਨਦਾ ਹੁੰਦਾ ਨਹੀਂ ਆਪਣੇ ਆਪ ਨੂੰ ਰੱਬ ਨੂੰ ਵੀ ਸਿਆਣਾ ਮੰਨਦਾ ਉਹ ਬਹੁਤਾ ਸਿਆਣਾ ਆਪਾਂ ਕਹਿੰਦੇ ਬਹੁਤਾ ਸਿਰ ਅਸਲ ਚ ਜਿੰਨੇ ਸਿਆਣੇ ਬਣਦੇ ਨੇ ਸਿੱਖ ਉਨੇ ਹੀ ਬੇਵਕੂਫ ਨੇ ਕੋਈ ਵੀ ਆਦਮੀ ਜਿੰਨ ਸਿੱਖ ਸਾਰੀ ਦੁਨੀਆ ਹੀ ਹੈ ਇਹ ਵੀ ਗੱਲ ਹੈ ਸਿੱਖਿਆ ਕੋਈ ਲੈ ਲਵੇ ਸਾਡੇ ਗਾਂ ਬਈ ਘਰ ਜੰਮੀ ਹੈ ਸਿੱਖਿਆ ਪਰਮੇਸ਼ਰ ਦੀ ਹੈ ਤਾਂ ਹਰ ਧਰਮ ਸਾਰੇ ਸੰਸਾਰ ਵਾਸਤੇ ਹੀ ਹੁੰਦਾ ਇਸਲਾਮ ਕਿੱਥੇ ਪੈਦਾ ਹੋਇਆ ਹਿੰਦੁਸਤਾਨ ਦੇ ਲੋਕ ਵੀ ਇਸਲਾਮ ਨੂੰ ਮੰਨਦੇ ਨੇ ਸਾਰੀ ਵਰਲਡ 'ਚ ਬੰਦੇ ਨੇ ਜੇ ਜੋ ਅੰਗਰੇਜ਼ ਸਿੱਖ ਹੋ ਜਾਣ ਤੁਸੀਂ ਹਟਾ ਦੋਗੇ ਉਹਨਾਂ ਆਪਾਂ ਤਾਂ ਖੁਸ਼ ਹੋਵਾਂਗੇ ਸਾਰੀ ਦੁਨੀਆ ਜੇ ਸਿੱਖ ਹੋ ਵੀ ਆਪਾਂ ਕਹਿੰਦੇ ਵੀ ਨਾ ਹੋਵੇ ਕੋਈ ਰਿਜ਼ਰਵ ਨਹੀਂ ਹੈ ਚੀਜ਼ ਇਹ ਤੁਸੀਂ ਸੀਮਤ ਦਾਇਰੇ 'ਚ ਨਹੀਂ ਰੱਖ ਸਕਦੇ ਕੋਈ ਵੀ ਧਰਮ ਸੀਮਤ ਦਾਇਰੇ 'ਚ ਨਾ ਰਹਿੰਦਾ ਹੁੰਦਾ ਨਾ ਰੱਖਿਆ ਜਾ ਸਕਦਾ ਨਾ ਕੋਈ ਰੱਖਣਾ ਚਾਹੁੰਦਾ ਹੀ ਧਾਰਮਿਕ ਸਮੁੱਚੀ ਮਾਨਵਤਾ ਦਾ ਹੁੰਦਾ ਹਰ ਧਰਮ ਜਿਹੜੇ ਲੋਕ ਵਿਦਵਾਨ ਕਹਿੰਦੇ ਮਾਨਵ ਧਰਮ ਧਰਮ ਕਿਹੜਾ ਜਿਹੜਾ ਮਾਨਵ ਹੈ ਨਹੀਂ ਉਹ ਤਾਂ ਦੱਸਣ ਫਿਰ ਮਾਨਵ ਧਰਮ ਪਸ਼ੂਆਂ ਦਾ ਧਰਮ ਦੱਸੋ ਕਿਹੜਾ ਜੇ ਮਾਨਵ ਆਦਮੀ ਨੂੰ ਕਹਿੰਦੇ ਨੇ ਬਾਕੀ ਧਰਮ ਪਸ਼ੂਆਂ ਦੇ ਨੇ ਉਹ ਪਸ਼ੂ ਤੋਂ ਤਾਂ ਆਦਮੀ ਬਣਾਉਂਦਾ ਹੈ ਧਰਮ ਮਾਨਵ ਧਰਮ ਲਫ਼ਜ਼ ਕੱਢ ਲਿਆ ਵਿਦਵਾਨਾਂ ਨੇ ਕਿਉਂ ਘੜਨਾ ਪਿਆ ਉਹਨਾਂ ਨੂੰ ਕਿਉਂਕਿ ਅਸੀਂ ਧਰਮ ਦੇ ਦਾਇਰੇ ਬਣਾਤੇ ਧਰਮ ਨੇ ਕੌਮਾਂ ਦੇ ਦਾਇਰੇ ਬਣਾਤੇ ਕਿੰਨਾ ਨਵਾਂ ਲਫ਼ਜ਼ ਕੱਢ ਲਿਆ ਕੌਮ ਉਹ ਵੀ ਵਿਦਵਾਨਾਂ ਦਾ ਘੜਿਆ ਹੈ ਸੀਮਤ ਕਰਤਾ ਜਾ ਧਰਮਾਂ ਨੂੰ ਅਸੀਂ ਆਪ ਜਿਵੇਂ ਸਿੱਖਾਂ ਨੇ ਸੀਮਤ ਕੀਤਾ ਪਹਿਲਾਂ ਕੇਸ ਰੱਖ ਪਹਿਲਾਂ ਕਿਰਪਾਨ ਪਾ ਤਾਂ ਸਿੱਖ ਕਿਉਂ ਵੀ ਕਾਦੇ ਬਾਬੇ ਨਾ ਗੁਰਬਾਣੀ ਨੇ ਕਿਤੇ ਨਹੀਂ ਕਿਹਾ ਜਿਹਨੂੰ ਗ੍ਰੰਥ ਨੂੰ ਗੁਰੂ ਮੰਨਦੇ ਨੇ ਉਹਨੇ ਕਿਹਾ ਨਹੀਂ ਆਪਣੇ ਕੋਲੋਂ ਲਾ ਲਿਆ ਉਹਨੇ ਗਿਆਨ ਆਦਿ ਗੁਰੂ ਗ੍ਰੰਥ ਸਾਹਿਬ ਤੱਕ ਤੇ ਨਹੀਂ ਹੈ ਜੇ ਕੋਈ ਕਬੀਰ ਦਾ ਦੀ ਬਾਣੀ ਨੂੰ ਮੰਨਦਾ ਉਹ ਸਿੱਖ ਨਹੀਂ ਹੈ ਉੱਥੇ ਤਾਂ ਕੋਈ ਬੋਲਦੀ ਨਹੀਂ ਅਮਰ ਛਕਣ ਨਹੀਂ ਇਹ ਜਥੇਬੰਦੀ ਹੈ ਗਾਂ ਜਥੇਬੰਦਕ ਟੰਚਾ ਜਿਹੜਾ ਸਾਡਾ ਗੁੜਤੀ ਵਾਲਾ ਹੈ ਨਾ ਗੁੜਤੀ ਹੈ ਜਿਹੜੀ ਉਹ ਜਥੇਬੰਦ ਕਰਮਚਾਰ ਉਹ ਅਲੱਗ ਗੱਲ ਹੈ ਉਹ ਅਲੱਗ ਗੱਲ ਹੈ ਉਹ ਵਿਚਾਰਧਾਰਾ ਹੈ ਉਹ ਵਿਚਾਰਧਾਰਾ ਵਿਚਾਰ ਹੈ ਉਸ ਵਿਚਾਰਧਾਰਾ ਵਾਸਤੇ ਸਿਰ ਦੇਣ ਵਾਲੀ ਜਿਹੜੀ ਜਥੇਬੰਦੀ ਹੈ ਉਹ ਅਮਰਦਾਰੀ ਹੁੰਦੀ ਉਹ ਗੁੜਤੀ ਵਾਲੀ ਹੈ ਉਹ ਗੁੜਤੀ ਵਾਲੀ ਕਬੀਰ ਤਾਂ ਹੱਥ ਜ਼ੁਲਮ ਚੱਲ ਲੂਗਾ ਤਲਵਾਰ ਨਹੀਂ ਉਠਾ ਸਕਦਾ ਕਬੀਰ ਬੰਦੇ ਕਬੀਰ ਨੇ ਉਠਾਈ ਨਹੀਂ ਤਲਵਾਰ ਭਗਤਾਂ ਨੇ ਤਲਵਾਰ ਨਹੀਂ ਉਠਾਈ ਜ਼ੁਲਮ ਚੱਲ ਲੈਣਗੇ ਉਹ ਅਸੀਂ ਜ਼ੁਲਮ ਚੱਲਣੇ ਨਹੀਂ ਅਸੀਂ ਬਰਾਬਰ ਜਵਾਬ ਦੇਣਾ ਇਟੇ ਦਾ ਜਵਾਬ ਪੱਥਰ ਨਾਲ ਦੇਣਾ ਪਰ ਇੰਨਾ ਹੀ ਫਰਕ ਹੈ ਸਾਡਾ ਉਹਨਾਂ ਦਾ ਵਿਚਾਰਧਾਰਾ ਦੋਹਾਂ ਦੀ ਇੱਕ ਵਿਚਾਰਧਾਰਾ ਦਾ ਨੂੰ ਸਿੱਖੀ ਹੈ ਅੱਗੇ ਜਾ ਕੇ ਸਮਾਜ ਫਰਕ ਪੈ ਗਿਆ ਜੇ ਕੋਈ ਸਾਡੇ ਤੇ ਚੜ ਕੇ ਆਉਂਦਾ ਉਹਦਾ ਅਸੀਂ ਰਿਐਕਸ਼ਨ ਕਿਵੇਂ ਕਰਨਾ ਸ਼ਾਂਤੀ ਨਾਲ ਤਰੀਕੇ ਨਾਲ ਉਹਨੂੰ ਸਹਿਣਾ ਜਾਂ ਇਟ ਦਾ ਜਵਾਬ ਪੱਥਰ ਨਾਲ ਦੇਣਾ ਉਹਨਾਂ ਦਾ ਨਾ ਸ਼ਾਂਤੀ ਨਾਲ ਸਹਿਣਾ ਸਾਡਾ ਹੈਗਾ ਵੀ ਨਹੀਂ ਇਟ ਦਾ ਜਵਾਬ ਪੱਥਰ ਨਾਲ ਬਸ ਉਹ ਪਿਛਲੇ ਰੇਖ ਉਹਨਾਂ ਵਾਸਤੇ ਹੀ ਵਿਚਾਰਧਾਰਾ ਬਦਲੀ ਹੋਰ ਵਿਚਾਰਧਾਰਾ ਕੋਈ ਨਹੀਂ ਬਦਲੀ ਸਾਨੂੰ ਇਹ ਗੁਰਤੀ ਦਿੱਤੀ ਵੀ ਨਹੀਂ ਇਦਾਂ ਨਹੀਂ ਕਰਨਾ ਹੁਣ ਆਪਾਂ ਨੇ ਹੁਣ ਆਪਾਂ ਇਹ ਵੀ ਦੱਸ ਦੇਣਾ ਵੀ ਤੁਸੀਂ ਵੀ ਆਦਮੀ ਹੋ ਅਸੀਂ ਵੀ ਆਦਮੀ ਹਾਂ ਤੁਹਾਨੂੰ ਲੜ ਕੇ ਵੀ ਦਿਖਾ ਦਿੰਦੇ ਤੁਸੀਂ ਐ ਨਾ ਕਹੋ ਵੀ ਇਹ ਕਿਤੇ ਕਾਇਰ ਨੇ ਲੜਨਾ ਜਾਣਦੇ ਨਹੀਂ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੇ ਸੋ ਕਹੀਤ ਹੈ ਸੂਰਾ ਸਾਬਤ ਕਰਕੇ ਦਿਖਾਇਆ ਕਹਿ ਦਾ ਦਿੱਤਾ ਸੂਰਾ ਤੇ ਜਦੋਂ ਚੜ ਕੇ ਆ ਸੂਰ ਸੂਰ ਤਾਂ ਦਾ ਟਾਈਮ ਆਇਆ ਫਿਰ ਹੱਥ ਜੋੜਤੇ ਤੇ ਸੂਰਜ ਨਹੀਂ ਸਾਬਤ ਕਰ ਸਕਿਆ ਸੂਰਾ ਅਸਲ ਦੇ ਵਿੱਚ ਉੱਥੇ ਇਹ ਕਿਹਾ ਸੀ ਜਿਹੜਾ ਭੈ ਪਾਦਾ ਮਰਨ ਤੋਂ ਨਹੀਂ ਡਰਦਾ ਜੇ ਮਰਨ ਤੋਂ ਨਹੀਂ ਡਰਦਾ ਮਰਨ ਤੋਂ ਵੀ ਨਹੀਂ ਡਰਦਾ ਜਿਹੜਾ ਮਾਰਨਾ ਹੈ ਸੰਸਾਰ ਇਹ ਸੂਰਾ ਕਿਹਨੂੰ ਮੰਨਦਾ ਹੈ ਗੁਰਬਾਣੀ ਸੂਰਾ ਕਿਹਨੂੰ ਬਣਦੀ ਹੈ ਉਹ ਕਹਿੰਦਾ ਸੰਸਾਰ ਜਿਹਨੂੰ ਸੂਰਾ ਮੰਨਦਾ ਉਹ ਜੇ ਵੀ ਸੂਰੇ ਸੀ ਹੈਗੇ ਉਹ ਸਾਬਤ ਕਰਦਾ ਸੰਸਾਰ ਦੀ ਭਾਸ਼ਾ ਦਾ ਸੂਰਾ ਜਿਹੜਾ ਉਹ ਵੀ ਸਾਬਤ ਕਰਦਾ ਉਹ ਇਹ ਵੀ ਹੈਗੇ ਸੀ ਜਿਵੇਂ ਪਾਸ਼ਾ ਨੇ ਚਾਰ ਲੜਾਈਆਂ ਲੜੀਆਂ ਚਾਰੇ ਜਿੱਤੀਆਂ ਜਿੱਤੀਆਂ ਨੇ ਚਾਰੇ ਦੱਸਦਾ ਵੀ ਸੂਰਾ ਕੀ ਹੁੰਦਾ ਬਸ ਇਹੀ ਗੱਲ ਸਾਬਤ ਕਰਦੇ ਸੀ ਹੋਰ ਕੁਝ ਨਹੀਂ ਸੀ ਕਰਦਾ ਰਾਜ ਕਰਨ ਵਾਸਤੇ ਨਹੀਂ ਸੀ ਉਹ ਗੱਲ ਸਿਰਫ ਸਾਬਤ ਕਰਨੀ ਸੀ ਗੁਰਬਾਣੀ ਦੀ ਗੱਲ ਲਿਖੀ ਹੋਈ ਇੱਥੇ ਆ ਕੇ ਫਰਕ ਹੈ ਸਾਡੇ ਭਗਤਾਂ ਨੂੰ ਹੋਰ ਕੀ ਫਰਕ ਹੈ ਗੁਰਤੀ ਉਹ ਦਿੱਤੀ ਸੀ ਗੁਰਤੀ ਦਾ ਸੁਭਾਅ ਬਦਲਿਆ ਸੀ ਗੁਰਤੀ ਦੇ ਕੇ ਸੁਭਾਅ ਬਦਲਿਆ ਹੋਰ ਕੁਝ ਨਹੀਂ ਕੀਤਾ ਗੁਰਤੀ ਆਪਣਾ ਅਸਰ ਪਾਉਂਦੀ ਹੈ ਨਾ ਸੁਭਾਅ ਬਦਲਦਾ ਸੀ ਕਿਉਂਕਿ ਭਗਤਾਂ ਦੇ ਤਲਵਾਰ ਹੈ ਨਹੀਂ ਨਾ ਪਹਿਲਾਂ ਕਦੇ ਕਿਸੇ ਦੇ ਭਗਤਾਂ ਕੋ ਹਥਿਆਰ ਨਹੀਂ ਹਣ ਜੇ ਤਲਵਾਰ ਤੁਹਾਨੂੰ ਪੱਕੀ ਦੇਣੀ ਸੀ ਤਾਂ ਗੁਰਤੀ ਵੀ ਨਾਲ ਤਲਵਾਰ ਵਾਲੀ ਦੇਣੀ ਸੀ ਹਥਿਆਰਾਂ ਦੀ ਗੁਰਤੀ ਦਿੱਤੀ ਹੈ ਖੰਡਾ ਹਥਿਆਰੇ ਫੇਰਿਆ ਹਥਿਆਰ ਦੀ ਗੁਰਤੀ ਹੈ ਮੁਰਗਾ ਦੀ ਇਸੀ ਸਿੱਖੀ ਸਾਡੇ ਕੋ ਦੋਵੇਂ ਪੱਖ ਨੇ ਸੰਸਾਰੀ ਵੀ ਹੈ ਕਿਉਂਕਿ ਜਦੋਂ ਅਵਤਾਰ ਹੁੰਦਾ ਹੈ ਸ਼ਕਤੀ ਬੜੀ ਹੋ ਜਾਂਦੀ ਹੈ ਸੱਚ ਦੀ ਸੱਚ ਇੱਥੇ ਸ਼ਕਤੀਸ਼ਾਲੀ ਹੋ ਜਾਂਦਾ ਹੈ ਉਹ ਤੇ ਬਾਅਦ ਕੀ ਕਰਦਾ ਇਹ ਦਸਮ ਪਾਸ਼ਾ ਨੇ ਦੱਸਿਆ ਪਿੱਛੇ ਵੀ ਇਹ ਹੈ ਜਦੋਂ ਅਸੀਂ ਸੱਚ ਸ਼ਕਤੀਸ਼ਾਲੀ ਹੋ ਜਵੇ ਜਦੋਂ ਅਸੀਂ ਪੂਰਾ ਉਹ ਗਿਆਨ ਸਾਰਾ ਪ੍ਰਾਪਤ ਕਰ ਲਈਏ ਉਹ ਸੋਚੀ ਸਾਨੂੰ ਪ੍ਰਾਪਤ ਹੋ ਜਵੇ ਔਰ ਸਾਡੀ ਸ਼ਕਤੀ ਵੀ ਬਹੁਤ ਵੱਡੀ ਹੋ ਜਵੇ ਫੇਰ ਅਸੀਂ ਸੰਸਾਰ 'ਚ ਕੀ ਕਰਨ ਨੂੰ ਬਚੇ ਸੰਸਾਰ ਵਾਸਤੇ ਅਸੀਂ ਕੀ ਕਰਦੇ ਪਰਮੇਸ਼ਰ ਵੀ ਜੋ ਕੁਝ ਕਰ ਰਿਹਾ ਸੰਸਾਰ ਵਾਸਤੇ ਕਰ ਰਿਹਾ ਆਪਣੇ ਵਾਸਤੇ ਕੁਝ ਨਹੀਂ ਕਰ ਰਿਹਾ ਆਪਣੇ ਵਾਸਤੇ ਤਾਂ ਜੋ ਕੁਝ ਕਰਨਾ ਅਸੀਂ ਕਰ ਲੈਣਾ ਗੁਰਮਤ ਗੁਰੂ ਕੀ ਮਤ ਲੈ ਲੈਣੀ ਹੈ ਡੁੱਬਣ ਤੋਂ ਬਚ ਜਾਣਾ ਫਿਰ ਹੁਣ ਜਿਹੜਾ ਬਾਕੀ ਦੀ ਜ਼ਿੰਦਗੀ ਹੈ ਉਹ ਕੀ ਕਰਨਾ ਉਹ ਹੈ ਜਨਮ ਤੁਹਾਰੇ ਲਿਖੇ ਤੁਹਾਰੇ ਲਿਖੇ ਦਾ ਮਤਲਬ ਜੇ ਜੇ ਤੂੰ ਕਰ ਰਹਾ ਮੈਂ ਉਹ ਕਰੀਏ ਜੇ ਤੂੰ ਚਲਾਏ ਤੇ ਮੈਂ ਚੱਲਣਾ ਸੋ ਵੀ ਇਹ ਅਗਲਾ ਸਟੈਪ ਸੀ ਇਹ ਖਾਲਸੇ ਪੰਥ ਸਾਜਣ ਦਾ ਮਤਲਬ ਇਹ ਸੀ ਆਪਣਾ ਰਾਜ ਕਾਇਮ ਕਰਨ ਦਾ ਨਹੀਂ ਸੀ ਉਹਨਾਂ ਲੋਕਾਂ ਨੇ ਜਿਹੜੇ ਕੁਸ ਬੈਠ ਕਰਕੇ ਆ ਗਏ ਉਹਨਾਂ ਨੇ ਸਾਰਾ ਕੁਝ ਦਿਸ਼ਾਹੀਨ ਕਰਤਾ ਜਿਵੇਂ ਕੋਈ ਮੂਵਮੈਂਟ ਚੱਲਦੀ ਹੈ ਨਾ ਮੂਵਮੈਂਟ ਦੇ ਵਿੱਚ ਫਿਰ ਕੁਸ ਬੈਠ ਕਰ ਲੈਂਦੇ ਨੇ ਵਿਰੋਧੀ ਕਿਸੇ ਵੀ ਮੂਵਮੈਂਟ ਜਿਹਨੂੰ ਫੇਲ ਕਰ ਦਿੰਦੇ ਨੇ ਇੱਕ ਮੂਵਮੈਂਟ ਸੀ ਇਹ ਖਾਲਸੇ ਦੀ ਮੂਵਮੈਂਟ ਸਿਰਫ ਸੀਮਤ ਸੀ ਉਹਨਾਂ ਨੂੰ ਸਜ਼ਾਵਾਂ ਦੇਣ ਤੱਕ ਬਸ ਇਹ ਦੋਗਾਂ ਦੀ ਸਜ਼ਾਵਾਂ ਦੇ ਕੇ ਫੇਰ ਉਹੀ ਸ਼ੁਰੂ ਕਰਨੀ ਸੀ ਪ੍ਰਚਾਰ ਗੁਰਮਤ ਪਰ ਉਹ ਸਜ਼ਾਵਾਂ ਦਿੰਦੇ ਦਿੰਦੇ ਉਲਟੇ ਰਾਹ ਪੈ ਗਏ ਹੋਰੇ ਰਾਹ ਪੈ ਜਦ ਰਾਜ ਕਾਇਮ ਕਰ ਲਿਆ ਫਿਰ ਆਪ ਲੜਨ ਲੱਗੇ ਮਿਸਲਾਂ ਵੇਲੇ ਲੜਨ ਲੱਗੇ ਸੀ ਆਪਸ ਵਿੱਚ ਇਸੇ ਗੱਲ ਦਾ ਡਰ ਸੀ ਇਸੇ ਗੱਲ ਕਰਕੇ ਕਿਹਾ ਨਹੀਂ ਸੀ ਵੀ ਰਾਜ ਕਾਇਮ ਕਰੇ ਉਹਨੂੰ ਪਤਾ ਹੀ ਜਿੱਦਣ ਰਾਜ ਕਾਇਮ ਕਰ ਲਾ ਗਿਆ ਉਦਣ ਇਹਨਾਂ ਦੀ ਯੂਨਿਟੀ ਜਿਹੜੀ ਹੈ ਜਥੇਬੰਦੀ ਖਤਮ ਹੋ ਜੂਗੀ ਜਥੇਬੰਦੀ ਖੇਰੂ ਖੇਰੂ ਹੋਗੀ ਹੁਣੀ ਹੋਤੀ ਜਿੱਥੇ ਮਾਇਆ ਆਈ ਖੇਰੂ ਖੇਰੂ ਹੋਗੀ ਮਾਇਆ ਤੋਂ ਬਚਣ ਵਾਸਤੇ ਕਿਹਾ ਸੀ ਮਾਇਆ ਧਾਰੀ ਹੋ ਗਏ ਰਾਜ ਦੀ ਇੱਛਾ ਰੱਖਣਾ ਮਾਇਆ ਧਾਰੀ ਹੋਣਾ ਮਾਇਆਧਾਰੀ ਹੋ ਗਏ ਅੰਨੇ ਬੋਲੇ ਵੀ ਹੋ ਗਏ ਅੰਨੇ ਬੋਲੇ ਵੀ ਹੋ ਗਏ ਜੋ ਗੁਰੂ ਨੇ ਕਿਹਾ ਉਥੋਂ ਬੋਲੇ ਆ ਜੋ ਗੁਰੂ ਨੇ ਦਿਖਾਇਆ ਉਥੋਂ ਅੰਨੇ ਜੋ ਸੰਸਾਰ ਨੇ ਦਿਖਾਇਆ ਸੁਣਾਇਆ ਉਹ ਸੁਣ ਲਿਆ ਜੋ ਸੰਸਾਰ ਨੇ ਦਿਖਾਇਆ ਉਹ ਦੇਖ ਲਿਆ ਇਹ ਜਿਹੜਾ ਮਨਮੁਖ ਹੈ ਸਾਖਤਾ ਨਹੀਂ ਵਰਤਦਾ ਹੈ ਸਾਖਤਾ ਨਹੀਂ ਵਰਤਦਾ ਹੈ ਸਾਖਤਾ ਨਹੀਂ ਮਤ ਲੈ ਲਈ ਸਾਖਤਾ ਨਹੀਂ ਮਤ ਲੈ ਲਈ ਜੀ ਤੋਂ ਹੁਕਮ ਸੀ ਉਲਟੀ ਰੇ ਮਨ ਉਲਟੀ ਰੇ ਸਾਖਤ ਸਿਉ ਕਰ ਉਲਟੀ ਰੇ ਸਾਖਤ ਮੂੰਹ ਨਾਲ ਰਾਮ ਰਾਮ ਕਰਦਾ ਸੀ ਨਹੀਂ ਸੀ ਕਰਨਾ ਇਸ ਕਰਕੇ ਅਸੀਂ ਮੂੰਹ ਨਾਲ ਵੈਗਰੂ ਵੈਗਰੂ ਕਰਨ ਲੱਗੇ ਹੱਥ ਜੋ ਸਕਤਾ ਨਹੀਂ ਲੈ ਲਈ ਕੰਮ ਜੋ ਸਕਤਾ ਉਹਨੇ ਕਰ ਲੈ ਉਹ ਸਭ ਕੁਝ ਕਰਨ ਲੱਗੇ ਅਸੀਂ ਜਿਹੜਾ ਕੋ ਸਾਖਤ ਕਰਦੇ ਸੀ ਸਿਰਫ ਫਿਸਲੇ ਕਿੱਥੋਂ ਮਾਇਆਧਾਰੀ ਹੋ ਗਏ ਮਾਇਆਧਾਰੀ ਹੋ ਗਏ ਨੇ ਬੋਲੇ ਹੁਣੇ ਹੀ ਸੀ ਇਹ ਇਹ ਨਹੀਂ ਹੋ ਸਕਦਾ ਮਾਇਆਧਾਰੀ ਹੋ ਜਵੇ ਨਾ ਬੋੜਾ ਹੋਵੇ ਨਾ ਇਹ ਨਹੀਂ ਹੋ ਸਕਦਾ ਗਾਇਤ ਆਰੀਆ ਤਾਂ ਨਾ ਬੋਲਾ ਤੇ ਬਾਣੀ ਅਸੀਂ ਸੁਣਦੇ ਸੁਣਦੇ ਹੀ ਨਹੀਂ ਅਸੀਂ ਇਹਨੂੰ ਸੁਣਨਾ ਨਹੀਂ ਕਹਿੰਦੇ ਜਿਹੜਾ ਅਸੀਂ ਸੁਣਦੇ ਆ ਇਹਨੂੰ ਸੁਣਨਾ ਕਹਿੰਦੇ ਹੀ ਨਹੀਂ ਜਿਹਨੇ ਸੁਣਿਆ ਉਹਨੂੰ ਤਾਂ ਪਤਾ ਲੱਗਿਆ ਵੀ ਆਹ ਲਿਖਿਆ ਹੋਇਆ ਹੈ ਅਸੀਂ ਕੀ ਕਰ ਰਹੇ ਲਿਖਿਆ ਹੋਇਆ ਹੈ ਕਰ ਅਸੀਂ ਕੀ ਰਹਿਣਾ ਸੁਣਿਆ ਤਾਂ ਵਿਚਾਰੂਗਾ ਵੀ ਫਿਰ ਰਾਹ ਆ ਹੈ ਜਾ ਇਧਰ ਨੂੰ ਰਹਿਣਾ ਗੱਲ ਕੀ ਹੈ ਕਿਉਂ ਹੋ ਰਿਹਾ ਉਹ ਫਿਰ ਉਹਨੂੰ ਔਖਾ ਹੋ ਜੂਗਾ ਤੁਰਨਾ ਸਾਖਤਾ ਨਾਲ ਕਦਮ ਲਾਉਣਾ ਉਹਨੂੰ ਔਖਾ ਹੋ ਜੂਗਾ ਪਿੱਛੇ ਰਹਿੰਦਾ ਚਲਿਆ ਜਾਊਗਾ ਪਿੱਛੇ ਰਹਿੰਦਾ ਚਲਿਆ ਜਾਊਗਾ ਪਿੱਛੇ ਰਹਿੰਦਾ ਚਲਿਆ ਜਾਊਗਾ ਕਦਮ ਕਦਮ ਤੇ ਬਾਣੀ ਸਾਖਤਾ ਦੇ ਰਸਤੇ ਤੋਂ ਰੋਕਦੀ ਹੈ ਆਖਰ ਰੁਕ ਜੂਗਾ ਇੱਥੋਂ ਜਾ ਕੇ ਸਾਖਤਾ ਨੇ ਮਗਰ ਜਾਣ ਜਾਂ ਰੁਕ ਜੂ ਤਾਂ ਕੱਲਾ ਰਹਿ ਜੂ ਕੱਲਾ ਰਹਿ ਜੂ ਫਿਰ ਅਬਾਊਟਰ ਨੇ ਕਰ ਲੂ ਇਹ ਭਾਈ ਉੱਥੇ ਚੱਲੀਏ ਜਿੱਥੇ ਤੁਰੇ ਆ ਵਾਪਸ ਫਿਰ ਆਪੇ ਸਾਗਰ ਦੇ ਉਲਟੀ ਹੋ ਗਈ ਉਹਦਾ ਕੁਝ ਵੀ ਸਾਖਤਾ ਨਾਲ ਮੇਲ ਨਹੀਂ ਖਾਂਦਾ ਸਾਡਾ ਕੁਝ ਵੀ ਸਾਖਤਾ ਨਾਲ ਮੇਲ ਨਹੀਂ ਖਾਂਦਾ ਤੀਰਥ ਉਹਨਾਂ ਦੇ ਬਾਹਰ ਸੀ ਅਸੀਂ ਤੀਰਥ ਬਣਾ ਲਏ ਦਾ ਮਤਲਬ ਅਸੀਂ ਸਾਖਤ ਹਾਂ ਸਾਡੇ ਤੀਰਥ ਅੰਦਰ ਸੀ ਠਾੜ ਦੇ ਠਾੜੇ ਤੀਰਥ ਨਾਵਣ ਜਾਈਏ ਤੀਰਥ ਨਾਮ ਹੈ ਉਹ ਛੱਡਤਾ ਬਾਹਰ ਬਣ ਗਏ ਸਾਫਤ ਹੋ ਗਏ ਸਭ ਕੁਝ ਸਾਫਤਾਂ ਵਾਲਾ ਬਣਾ ਲਿਆ ਸੀ ਸਾਖਤ ਜੋ ਆਵੜੇ ਸੰਤ ਸਾਖਤ ਤੇ ਜਿਹੜੇ ਉਹਨੂੰ ਗੁਰਦੁਆਰੇ ਅਸੀਂ ਦਿੱਤੇ ਸਨਾਤਨ ਸਿੱਖ ਸਾਰੇ ਸਾਖਤ ਸਾਖਤ ਸੀ ਜਿਹੜੇ ਆਵੜੇ ਸਾਡੇ ਚ ਅਸੀਂ ਦੇਖਿਆ ਵੀ ਸਾਡੀ ਮжоਰਟੀ ਕਿਵੇਂ ਬਣੂਗੀ ਬਹੁਤੇ ਸਾਰੇ ਆਦਮੀ ਅਸੀਂ ਇਕੱਠੇ ਜਹਾਜ਼ 'ਚ ਬੈਠ ਜੀਏ ਆਦਮੀ ਤੇ ਆਦਮੀ ਚੜਾ ਲਈਏ ਕਿ ਕਿਤੇ ਦੋ ਦੋ ਬਹਿਣ ਤਾਂ ਕਿ ਜ਼ਿਆਦਾ ਹੋਣ ਜਹਾਜ਼ ਡੁੱਬ ਗਿਆ ਜਹਾਜ਼ ਛੋਟਾ ਸੀ ਭਾਰ ਜ਼ਿਆਦਾ ਪਾ ਲਿਆ ਜ਼ਿਆਦਾ ਬੰਦੇ ਨਹੀਂ ਦੇ ਜਿਆਦਾ ਬੰਦੇ ਦੀ ਲੋੜ ਨਹੀਂ ਬੰਦੇ ਛੰਟਵੇਂ ਚੜਾਈ ਦੇ ਨੇ ਪੰਜ ਪਿਆਰੇ ਨਿਕਲੇ ਪੰਜੇ ਘੜਲੇ ਕਹਿੰਦੇ ਪੰਜੇ ਬਹੁਤ ਨੇ ਜਾਓ ਬਾਕੀ ਕਰ ਕਟਾਇਆ ਸੀ ਵਧਾਇਆ ਸੀ ਉਹ ਕਿਉਂ ਜਦ ਕੱਢੀ ਜਾ ਲੱਸੀ ਡੋਲਦੀ ਦੀ ਹੈ ਕਿੰਨਾ ਹੁੰਦਾ ਦੁੱਧ ਡੋਲਦਾ ਸਮਝ ਲਓ ਜਾਏ ਲੱਸੀ ਡੋਲਦੀ ਕਿਉਂ ਕਾਦੇ ਕੱਢਦੇ ਨੇ ਲੱਸੀ ਕਾਦੇ ਡੋਲ ਦਿੰਦੇ ਨੇ ਇਹ ਸੰਸਾਰ ਦਾ ਛਾਸ਼ ਹੈ ਇਹ ਰੋੜ ਦੀ ਦੇ ਪਰੇ ਇਹ ਕੁਝ ਨਹੀਂ ਦਾ ਲੈ ਕੇ ਡੁੱਬੂਗਾ ਨਾਲ ਜਿਹੜੇ ਲੈ ਕੇ ਡੁੱਬਣ ਵਾਲੇ ਨੇ ਡੋਗਰਾਂ ਨੇ ਕੀ ਕੀਤਾ ਡੁੱਬੇ ਨਾ ਲੈ ਕੇ ਡੋਗਰੇ ਸਿੱਖ ਬਣਾ ਲੈ ਉਹ ਅੰਗਰੇਜ਼ਾਂ ਨਾਲ ਰਲ ਕੇ ਡੁਬੋਤਾ ਸਭ ਕੁਝ ਉਹਨਾਂ ਨੇ ਉਹਨਾਂ ਦਾ ਇਰਾਜ ਉਹ ਚੰਗਾ ਡੁੱਬਿਆ ਹੀ ਚੰਗਾ ਸਾਨੂੰ ਤਾਂ ਕੋਈ ਫਰਕ ਨਹੀਂ ਪਿਆ ਉਹ ਵੀ ਕਾਮਯਾਬ ਹੋ ਗਿਆ ਨਹੀਂ ਹੋਇਆ ਕਾਮਯਾਬ ਹੋ ਹੀ ਨਹੀਂ ਸਕਦਾ ਕਾਮਯਾਬ ਛੰਟਵਿਆਂ ਦੀ ਬਾਣੀ ਹੈ ਕਿੰਨੇ ਹਕ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਕਿੰਨੇ ਲੋਕ ਨੇ ਇਹਨਾਂ ਦੀ ਬਾਣੀ ਹੈ ਸਾਨੂੰ ਤਾਂ ਅਬਦੇ ਤਾਂ ਹੈ ਬਿਰਲੇ ਨਹੀਂ ਕਣੇ ਅਸੀਂ ਕਹਿੰਦੇ ਸਾਰੀ ਦੁਨੀਆ ਨੂੰ ਅੰਮ੍ਰਿਤ ਛਕਾ ਦੇਣਾ ਸਾਰੀ ਦੁਨੀਆ ਨੂੰ ਉਪਦੇਸ਼ ਕਰਨਾ ਕਹੋ ਅੰਮ੍ਰਿਤ ਛਕਾਉਣਾ ਨਾ ਕਹੋ ਉਪਦੇਸ਼ ਵਾਲਾ ਅੰਮ੍ਰਿਤ ਛਕਾਓ ਤੁਸੀਂ ਦੂਰ ਨੂੰ ਰਹਿਣ ਦਿਓ ਜੇ ਦੂਆ ਛਕਾਉਣ ਲੱਗੇ ਧਾਰਾ ਬਦਲ ਦੇਣਗੇ ਗੁਰਦੁਆਰਿਆਂ ਦੀ ਤੁਹਾਡੀ ਵੋਟਾਂ ਉਹਨਾਂ ਦੀਆਂ ਜ਼ਿਆਦਾ ਨੇ ਅੱਜ ਇਹੀ ਸਮੱਸਿਆ ਉੱਥੇ ਤੁਸੀਂ ਧਾਰਾ ਠੀਕ ਨਹੀਂ ਕਰ ਸਕਦੇ ਸਾਖਤ ਜ਼ਿਆਦਾ ਨੇ ਸੰਤ ਥੋੜੇ ਨੇ ਤੁਸੀਂ ਧਾਰਾ ਬਦਲ ਕੇ ਦਿਖਾਓ ਉੱਥੇ ਦੀ ਗੁਰਮਤਿ ਅਨੁਸਾਰ ਕਰਕੇ ਦਿਖਾਓ ਕਿਸੇ ਗੁਰਦੁਆਰੇ ਕਰਕੇ ਦਿਖਾਓ ਗੱਲ ਇਹ ਲੱਡ ਕੇ ਅਸੀਂ ਜਣੇ ਕਣੇ ਨੂੰ ਸਿੱਖ ਬਣਾ ਲਿਆ ਪ੍ਰੋਬਲਮ ਤਾਂ ਹੋਣਾ ਹੀ ਪਈ ਹੈ ਇਹ ਉਸ ਗੱਲ ਦਾ ਰਿਜ਼ਲਟ ਹੈ ਜੋ ਗਲਤੀ ਕੀਤੀ ਹੈ ਪਿੱਛੇ ਰਣਜੀਤ ਸਿੰਘ ਨੇ ਉਸ ਗੱਲ ਦਾ ਖਮਿਆਜ਼ਾ ਅੱਜ ਭੁਗਤਦੇ ਹਾਂ ਅਸੀਂ ਜਿਹੜੇ ਕੜੇ ਨੂੰ ਸਿੱਖ ਮੋਹਰ ਲਾ ਕੇ ਵੀ ਇਹ ਵੀ ਸਿੱਖ ਹੈ ਇਹ ਖਾਰਜ ਕਰਨਾ ਬਹੁਤ ਸਿੱਖ ਹੈ ਨਹੀਂ ਸਾਰੇ ਸਿੱਖ ਉਹ ਹੈ ਜਿਹੜਾ ਗੁਰਮਤ ਦਾ ਪਹਿਰਾ ਦਿੰਦਾ ਹੈ ਬਾਕੀ ਸਿੱਖ ਕੋਈ ਨਹੀਂ ਹੈ ਘਟਾਉਣਾ ਪੈਣਾ ਹੈ ਤਾਂ ਠੀਕ ਹੋਣਾ ਗਿਣਤੀ ਘਟਾਉਣੀ ਪੈਣੀ ਅਸੀਂ ਕਿਹੜਾ ਰਾਜ ਕਰਨਾ ਅਸੀਂ ਗਿਣਤੀ ਕੀ ਲੈਣਾ ਜਿਹੜਾ ਰਾਜ ਕਰਦਾ ਕਰੇ ਸਾਡੇ ਵਾਸਤੇ ਕਾਂਗਰਸੀ ਸਿੱਖ ਵੀ ਹੋਏ ਜਨੇ ਕਮਿਊਨਿਸਟ ਵਾਲੇ ਵੀ ਹੋਏ ਜਨੇ ਸਿੱਖ ਸਾਡੇ ਵਧੀਆ ਕੌਣ ਹੈ ਵਧੀਆ ਹੋਇਆ ਜਿਹੜਾ ਗੁਰਮਤ ਦੇ ਨੇੜੇ ਹੈ ਚਾਹੇ ਉਹ ਕਮਿਊਨਿਸਟ ਹੈ ਚਾਹੇ ਕਾਂਗਰਸੀ ਹੈ ਚਾਹੇ ਅਕਾਲੀ ਹੈ ਚਾਹੇ ਕੋਈ ਹੈ ਸੱਚੀ ਤੌਰ ਤੇ ਚਾਹੇ ਕਿਤੇ ਜੁੜਿਆ ਹੋਇਆ ਅੱਜ ਜੇ ਅਸੀਂ ਸੋਚੀਏ ਇੱਕ ਸਿੱਖ ਵਰਲਡ ਵਿੱਚੋਂ ਸਾਰੀ ਵਰਲਡ ਨੇ ਮੰਨ ਲਿਆ ਵੀ ਇਹ ਜਿਹਾ ਪ੍ਰਧਾਨ ਮੰਤਰੀ ਕੋਈ ਇਮਾਨਦਾਰ ਨਹੀਂ ਹੋਇਆ ਉਹ ਸਿੱਖ ਹੈ ਇਸ ਗੱਲ ਦਾ ਸਾਨੂੰ ਥੋੜਾ ਜਿਹਾ ਕ੍ਰੈਡਿਟ ਵੀ ਮਿਲਣਾ ਚਾਹੀਦਾ ਸਿੱਖੀ ਨੂੰ ਕਿ ਹੀ ਸਿੱਖ ਹੈ ਮਨਮੋਹਨ ਸਿੰਘ ਲੇਕਿਨ ਉਹ ਕਾਂਗਰਸ ਚੋਂ ਹੈ ਅਕਾਲੀ ਦਲ ਦਾ ਆਇਆ ਨਹੀਂ ਉਹ ਆਪ ਅਕਾਲੀ ਨਹੀਂ ਹੈ ਇਹ ਤਾਂ ਸਾਬਤ ਹੋਇਆ ਵਧੀਆ ਸਿੱਖ ਕਾਂਗਰਸ ਨੇ ਅਕਾਲੀ ਨਹੀਂ ਰਹੀ ਇਹ ਤਾਂ ਸਾਬਤ ਇਹ ਹੁੰਦਾ ਕਿਉਂ ਨਹੀਂ ਹਨ ਸਵਾਲ ਜਿਹਨੂੰ ਗੋਲਕ ਨੂੰ ਸੰਖਿਆ ਕਿਹਾ ਹੈ ਉਹ ਖੰਦੇ ਨੇ ਮੈਂ ਸਮਝਦਾ ਵੀ ਜਿਹੜੀ ਆ ਦੁਆ ਕਰਪਸ਼ਨ ਕਰਦੇ ਨੇ ਫੀਮ ਹੈ ਜੇ ਕਰਪਸ਼ਨ ਕਰਦੇ ਨੇ ਤੇ ਕਹਿਣ ਵੀ ਕਾਂਗਰਸ ਗਏ ਉਹ ਸਰਕਾਰ ਦਾ ਪੈਸਾ ਨਾ ਦੇਸ਼ ਦਾ ਪੈਸਾ ਨਾ ਸਾਰਿਆਂ ਦਾ ਪੈਸਾ ਨਾ ਮੁਸਲਮਾਨ ਵੀ ਆ ਗਏ ਵਿੱਚੇ ਈਸਾਈ ਵੀ ਆ ਗਏ ਵਿੱਚੇ ਸਿੱਖ ਵੀ ਆ ਸਿੱਖ ਨੇ ਆਟੇ ਜਨੂਨ ਹਿੰਦੂ ਜਿਆਦਾ ਨੇ ਹਿੰਦੂਆਂ ਦਾ ਪੈਸਾ ਨਾ ਉਹ ਮਨਮੁਖਾਂ ਦਾ ਪੈਸਾ ਮਨਮੁਖਾਂ ਦਾ ਪੈਸਾ ਨਾ ਤੇ ਉਹਦੀ ਉਹ ਤਾਂ ਫੀਮ ਹੈ ਫਿਰ ਤੇ ਸਭ ਕੀ ਹੈ ਇਹ ਧਰਮੀਆਂ ਦਾ ਧਰਮੀਆਂ ਦਾ ਇਹਨਾਂ ਨੂੰ ਇਹ ਹਜਮ ਹੈ ਇਹਨੂੰ ਫੀਮ ਕੀ ਕਹਿੰਦੀ ਹੈ ਕਮ ਸੇ ਕਮ ਇੱਥੇ ਤਾਂ ਨਹੀਂ ਆਇਆ ਵੀ ਇਹ ਮੈਂ ਸੰਖਿਆ ਨਹੀਂ ਖੜੂ ਸੰਖਿਆ ਤੋਂ ਬਚ ਗਏ ਹੋ ਤਾਂ ਉਹ ਜੰਨੀ ਕਰਨ ਸਾ ਸਿੱਖੀ ਦੀ ਮੈਂ ਤਾਂ ਇਹ ਸਮਝਦਾ ਨਹੀਂ ਇਹ ਦੱਸਣ ਵੀ ਕਿਉਂ ਉਹ ਚੰਗਾ ਹੈ ਕਿਉਂ ਅਸੀਂ ਚੰਗੇ ਨਹੀਂ ਇਹਦੇ ਨਾਲ ਸਪਸ਼ਟੀਕਰਨ ਇਸ ਗੱਲ ਦਾ ਇਹਦੀ ਵਜ੍ਹਾ ਕੀ ਹੈ ਦੁਨੀਆ ਦਾ ਗੱਲ ਮੰਨ ਲਈ ਹੈ ਨਾ ਦੁਨੀਆ ਦਾ ਸਾਡੀ ਵੜ ਨੂੰ ਦੇਤਾ ਹੈ ਇਹਦਾ ਜਵਾਬ ਤਾਂ ਹੁਣ ਇਹ ਆਪ ਦੇਣ ਵੀ ਇਹ ਗੱਲ ਕੀ ਹੈ ਜਿਹਨੂੰ ਤੁਸੀਂ ਮਾੜਾ ਕਹਿੰਦੇ ਉਧਰ ਵਧੀਆ ਸਿੱਖ ਹੈ ਥੋੜੇ ਜਿਹਾ ਕੋਈ ਹੈ ਨਹੀਂ ਹੋਏ ਜਾ ਤੁਸੀਂ ਉਹਨਾਂ ਨੂੰ ਕਿਹੜੀ ਬੇਇੱਜ਼ਤ ਕਰਨੀ ਹੋ ਮਾੜੇ ਨੂੰ ਤੁਸੀਂ ਚੰਗੇ ਚੰਗੇ ਤੁਹਾਨੂੰ ਹੋਣਾ ਚਾਹੀਦਾ ਸੀ ਮਾੜੇ ਉਹਨਾਂ ਨੂੰ ਹੋਣਾ ਚਾਹੀਦਾ ਸੀ ਮਾੜੇ ਤੁਸੀਂ ਉਹ ਚੰਗੇ ਹੋਣਾ ਚੋਂ ਨਿਕਲੇ ਇਹ ਕੀ ਗੱਲ ਹੈ ਇਹਦੀ ਵਜ੍ਹਾ ਦੱਸੋ ਪ੍ਰੈਕਟੀਕਲ ਚੋਂ ਪਤਾ ਲੱਗ ਜਾਣਾ ਹੈ ਜੀਵਨ ਤਾਂ ਪ੍ਰੈਕਟੀਕਲ ਚੀਜ਼ ਹੈ ਇੱਕ ਪ੍ਰੈਕਟੀਕਲ ਚੋਂ ਪਤਾ ਲੱਗਣਾ ਰਿਜ਼ਲਟ ਆਉਣਾ ਕਿਸੇ ਚੀਜ਼ ਦਾ ਇੱਕ ਦਿਨ ਦਾ ਰਿਜ਼ਲਟ ਆਉਣਾ ਨਹੀਂ ਕਿਸੇ ਵੀ ਚੀਜ਼ ਦਾ ਰਿਜ਼ਲਟ ਇਹ ਆਇਆ ਹੋਇਆ ਇਹਦਾ ਜਵਾਬ ਦੇ ਦੇਣ ਸੱਚੀ ਤੌਰ ਤੇ ਕਿਸੇ ਦਾ ਕੋਈ ਸੰਬੰਧ ਨਹੀਂ ਸਿੱਖੀ ਨਾਲ ਸਿਆਸੀ ਤੌਰ ਤੇ ਉਹ ਜਿੱਧਰ ਮਰਜ਼ੀ ਹੋਵੇ ਸਵਾਲ ਇਮਾਨਦਾਰੀ ਨਾ ਛੱਡੇ ਬਸ ਗੁਰੂ ਦਾ ਮਤਲਬ ਇਮਾਨਦਾਰੀ ਨਹੀਂ ਛੱਡਣੀ ਆਲੀ ਸਿੰਘ ਔਰ ਮਾਲੀ ਸਿੰਘ ਬਜੀਦੇ ਦੀ ਫੌਜ ਵਿੱਚ ਸੀ ਸੀ ਨਾ ਪਿੱਛੋਂ ਕਹੇ ਜੇ ਨਿਕਲੇ ਹੋ ਅੰਦਰੋਂ ਸਿੱਖ ਸੀ ਉਹ ਤਾਂ ਵਜੀਦੇ ਦੀ ਫੌਜ ਸੀ ਅੰਦਰੋਂ ਸਿੱਖ ਸੀ ਜਦ ਤਾਨਾ ਵਜਿਆ ਤੀਰ ਵਜਿਆ ਜਦੇ ਬਾਗੀ ਹੋ ਗਏ ਬੰਦੇ ਬਾਦ ਨਾ ਜਾਣ ਰਹੇ ਰੜੇ ਨਾ ਸਿਆਸੀ ਤੌਰ ਤੇ ਗੁਰੂ ਨੇ ਕਦੇ ਨਹੀਂ ਸਿੱਖਿਆ ਵਜੀਦਾ ਦਾ ਦੁਸ਼ਮਣ ਸੀ ਗੁਰੂ ਦਾ ਬਹੁਤ ਕੁਝ ਹੈ ਹਿਸਟਰੀ 'ਚ ਪਿਆ ਪਰ ਉਹਨਾਂ ਗੱਲਾਂ ਨੂੰ ਇਹ ਕਹਿੰਦੇ ਹਾਈਲਾਈਟ ਕਰਨ ਇਹਨਾਂ ਦੇ ਖਿਲਾਫ ਨੇ ਉਹਨਾਂ ਦਾ ਅਸੀਂ ਕਰਾਂਗੇ ਹਾਈਲਾਈਟ ਉਹ ਆਦੇ ਕਰਨ